ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸਿੱਧ ਗੋਸ਼ਟ ਹੋਏ ਸਿੱਧ ਸੰਤ ਜਿਹੜਾ ਲਫ਼ਜ਼ ਹੈ ਗੁਰਮੁਖ ਨੂੰ ਸਿੱਧ ਕਰ ਲੋ ਜਿਹੜਾ ਆਪਣੇ ਮੂਲ ਨਾਲ ਜੁੜ ਜਵੇ ਜੁੜ ਕੇ ਇੱਕ ਹੋ ਜਵੇ ਅਸਲ ਸਿੱਧ ਹੋ ਸਾਨੂੰ ਬੁੱਧ ਬਦਲੀ ਸਿੱਧੀ ਪਾਈ ਦਾ ਮਤਲਬ ਇਹੀ ਹੈ ਜਿਹੜੀ ਸੰਸਾਰੀ ਬੁੱਧੀ ਹੈ ਜੇ ਬਦਲ ਜਵੇ ਸੰਸਾਰੀ ਬੁੱਧੀ 'ਚ ਸੰਸਾਰੀ ਪਦਾਰਥਾਂ ਦੀ ਭੁੱਖ ਹੈ ਉਹ ਹੈ ਉਹ ਵੀ ਪਦਾਰਥਾਂ ਕਰਕੇ ਹੀ ਜੇ ਇਹ ਬਦਲ ਜਵੇ ਸੰਸਾਰੀ ਭੁੱਖ ਛੱਡ ਕੇ ਪਦਾਰਥਾਂ ਦੀ ਭੁੱਖ ਛੱਡ ਕੇ ਨਾਮ ਦੀ ਭੁੱਖ ਪੈਦਾ ਹੋ ਜਵੇ ਜਿਹਦੇ ਅੰਦਰ ਉਹ ਤੋਂ ਹੋ ਉਹਨੂੰ ਸਮਝ ਆ ਗਈ ਗੱਲ ਦੀ ਸਿੱਧਾ ਹੁੰਦਾ ਸਮਝ ਆ ਗਈ ਸਮਝ ਗਿਆ ਗੱਲ ਸਮਝਿਆ ਹੋਇਆ ਸਿੱਧ ਸਮਝ ਬੂਝ ਜਦ ਕਰਤ ਵਿਚਾਰਾ ਭਵਜਲ ਜਲ ਕਰਤ ਨ ਲੱਗੇ ਬਾਤ ਮਨ ਸਾਧਨ ਮਨ ਸਾਧੇ ਸਤੋ ਮਨ ਮਾਇਆ ਚੋਂ ਨਿਕਲਣਾ ਬੰਦਾ ਮਨ ਚੋਂ ਮਾਇਆ ਦੀ ਭੁੱਖ ਨਹੀਂ ਜਾਂਦੀ ਜੇ ਚਲੀ ਜਾਵੇ ਸਿੱਧਾ ਫਿਰ ਨਾਮ ਦਾ ਰੰਗ ਚੜੇ ਬਿਨਾ ਭੁੱਖ ਜਾਂਦੀ ਨਹੀਂ ਪਹਿਲਾਂ ਮਾਇਆ ਦਾ ਰੰਗ ਚੜਿਆ ਹੈ ਨਾ ਲੋਭ ਦਾ ਰੰਗ ਚੜਿਆ ਹੈ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਹੈ ਮਾਇਆ ਦਾ ਪਾ ਲੱਗਿਆ ਹੈ ਪਾ ਕੀ ਲੱਗਿਆ ਮਾਇਆ ਦਾ ਸ਼ਰੀਰ ਮਾਇਆ ਦਾ ਪਾ ਜਿਵੇਂ ਕੱਪੜੇ ਤੇ ਪਾ ਚੜ ਜਾਂਦਾ ਆਟਾ ਜਿਹੜਾ ਦਿੰਦੇ ਨੂੰ ਪਾ ਕਹਿੰਦੇ ਐਵੇਂ ਅੰਦਰਲੇ ਸਰੀਰ ਤੇ ਮਾਇਆ ਦਾ ਪਾ ਹੈ ਜਿਹੜਾ ਹਟਵਾ ਛੜੇ ਨੇ ਇਹੀ ਪਾ ਹੈ ਇਸੇ ਕਰਕੇ ਲੋਭ ਹੈ ਕਿ ਸਰੀਰ ਛੱਡ ਦੇਵੇਗਾ ਤਾਂ ਲੋਭ ਹੈ ਨਾ ਲੋਭ ਲੈ ਕੇ ਆਇਆ ਨਾ ਲੋਭ ਵਾਲੀ ਕੋ ਵਸਤੂ ਨਾਲ ਜਾਂਦੀ ਹੈ ਲੋਭ ਜਨਮ ਤੋਂ ਬਾਅਦ ਪੈਦਾ ਹੁੰਦਾ ਇਹ ਤਨ ਮਾਇਆ ਪਾਇਆ ਕਿਹੜਾ ਤਨ ਅੰਦਰਲੇ ਤਾਂ ਦੀ ਗੱਲ ਹੈ ਲੋਭ ਦਾ ਰੰਗ ਉਹਨੂੰ ਛੜਿਆ ਹੈ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਾਬਰ ਗਏ ਲੋਭ ਦਾ ਰੰਗ ਉਤਰ ਜਵੇ ਜੇ ਗੁਰਬਾਣੀ ਦੀ ਸੋਚੀ ਨਾਲ ਸਮਝ ਨਾਲ ਲੋਭ ਦਾ ਰੰਗ ਲੈ ਜਵੇ ਨਾਮ ਦਾ ਰੰਗ ਚੜ ਜਵੇ ਪਦਾਰਥਾਂ ਦੀ ਭੁੱਖ ਮਿਟ ਜਵੇ ਲੋਭ ਦਾ ਰੰਗ ਉਤਰ ਜਵੇ ਨਾਮ ਦੀ ਭੁੱਖ ਪੈਦਾ ਹੋ ਜਵੇ ਨਾਮ ਦਾ ਰੰਗ ਚੜ ਗਿਆ ਫਿਰ ਇਹਦੀ ਜਿਹੜੀ ਗੋਸ਼ਟੀ ਹੈ ਨਾ ਉਹ ਗੋਸ਼ਟੀ ਸਿੱਧ ਹੋ ਜਾਂਦੀ ਹੈ ਸਿੱਧ ਪਰਸ਼ਾਣੀ ਗੋਸ਼ਟੀ ਹੁੰਦੀ ਹੈ ਜੋ ਗੱਲ ਕਰਦਾ ਉਹ ਸੱਚੀ ਹੋ ਸੱਚੀ ਹੁੰਦੀ ਹੈ ਸਿੱਧ ਗੋਸ਼ਟੀ ਕਿਹੜੀ ਹੈ ਗੁਰਮਤ ਸਿੱਧ ਗੋਸ਼ਟੀ ਹੈ ਇਹ ਸਾਰੀਆਂ ਬੰਦੀਆਂ ਦੀਆਂ ਬਿਮਾਰੀਆਂ ਦੂਰ ਕਰਨ ਵਾਲੀ ਹੈ ਗੁਰਬਾਣੀ ਸਤਗੋਸ਼ਟੀ ਹੋਈ ਹੈ ਸਾਰੀ ਗੁਰਬਾਣੀ ਸਤਗੋਸ਼ਟੀ ਹੈ ਇਹ ਸੁਣਦੀ ਹੋਈ ਗੱਲ ਹੈ ਕੋਈ ਉਲਝੀ ਹੋਈ ਗੱਲ ਨਹੀਂ ਜਿਹੜਾ ਗੁਰਮੁਖ ਹੈ ਉਹਦਾ ਹੀ ਨਾਮ ਸਿੱਧ ਹੈ ਅਸਲ ਜਿਹੜਾ ਜੁੜਿਆ ਹੋਇਆ ਆਪਣੇ ਮੂਲ ਨਾਲ ਉਹਦਾ ਨਾਮ ਸਿੱਧ ਹੈ ਲਫ਼ਜ਼ ਦਾ ਹੀ ਫਰਕ ਹੈ ਨੋ ਦਾ ਹੀ ਫਰਕ ਹੈ ਸਿੱਧੀ ਪਾਉਣੀ ਕੀ ਹੈ ਸੋਝੀ ਆ ਜਾਣ ਜਿਹੜੀ ਚੀਜ਼ ਦਾ ਨਹੀਂ ਪਤਾ ਉਹਦਾ ਪਤਾ ਲੱਗ ਜਾਣਾ ਨਿਰਾਕਾਰ ਬਾਰੇ ਸੋਝੀ ਨਹੀਂ ਹੈ ਸੰਸਾਰ ਨੂੰ ਜਿਹਨੂੰ ਸੋਝੀ ਆ ਗਈ ਜਿਹਨੂੰ ਗਿਆਨ ਹੋ ਗਿਆ ਉਹਦਾ ਧਿਆਨ ਆਪੇ ਜਾ ਜੁੜਿਆ ਉਹਦੇ ਨਾਲ ਧਿਆਨ ਚੋਂ ਵਿਸਰਦਾ ਹੀ ਨਹੀਂ ਗਿਆਨ ਹੋਣ ਦੀ ਲੋੜ ਹੈ ਸਿੱਧ ਗੋਸ਼ਟੀ ਕਰ ਹੁੰਦੀ ਹੈ ਤਾਂ ਨਾਮ ਦਾ ਰੰਗ ਚੜ ਜਾਂਦਾ ਹੈ ਨਾਮ ਤੋਂ ਬਿਨਾਂ ਗੋਸ਼ਟੀ ਸਿੱਧ ਨਹੀਂ ਹੋ ਸਕਦੀ ਤੁਰ ਕੀ ਬਾਣੀ ਨਾਮ ਉਹਦਾ ਰੰਗ ਚੜੇ ਤੇ ਬਿਨਾਂ ਉਹਦੇ ਨਾਲ ਸੰਪਰਕ ਹੋਏ ਤੇ ਬਿਨਾਂ ਗੁਰਬਾਣੀ ਰਚੀ ਦੀ ਜਾ ਸਕਦੀ ਸੱਚੀ ਅਰ ਸੁੱਚੀ ਗੋਸ਼ਟੀ ਹੈ ਜਿਹੜੀ ਸਿੱਧ ਗੋਸ਼ਟੀ ਸੱਚੀ ਬਾਣੀ ਸੱਚੀ ਔਰ ਸੁੱਚੀ ਸੁੱਚੀ ਗੱਲ ਹੈ ਕੋਈ ਗੱਲ ਕਪਟ ਰੱਖ ਕੇ ਨਹੀਂ ਕਹੀ ਹੋਈ ਵਿੱਚ ਕੋਈ ਗੱਲ ਤਰਫਦਾਰੀ ਰੱਖ ਕੇ ਨਹੀਂ ਕਹੀ ਹੋਈ ਵਿੱਚ ਕੋਈ ਕਿਸੇ ਦੀ ਲਿਹਾਜ਼ ਰੱਖ ਕੇ ਗੱਲ ਨਹੀਂ ਕਹੀ ਹੋਈ ਵਿੱਚ ਸੱਚ ਕਿਸੇ ਦੀ ਲਿਹਾਜ਼ ਨਹੀਂ ਰੱਖਦਾ ਸੱਚ ਦਾ ਨਾ ਕੋਈ ਬੈਰੀਆਂ ਨਾ ਹੋਵੇ ਲਿਹਾਜ਼ ਕਰਦੇ ਰੱਖਦਾ ਅੰਨੇ ਵਾਲੀ ਸੇਰ ਦੀ ਨਹੀਂ ਇਹਨਾਂ ਵੱਡੇ ਸੇਰ ਦੀ ਬਣਾਉਣ ਆਪਣੇ ਦੇ ਕੁਰਬਾਨੀ ਐਸੀ ਗੱਲ ਨਹੀਂ ਜੇ ਆਪਣਿਆਂ ਨੇ ਨਹੀਂ ਮੰਨੀ ਆਪਣਿਆਂ ਨੂੰ ਛੱਡ ਗਏ ਜਿਹਨੇ ਉਹ ਉਹਨੂੰ ਦੇਤਾ ਗੁਰਿਆਈ ਦੀ ਜ਼ਿੰਮੇਵਾਰੀ ਉਹਨੂੰ ਮਿਲ ਗਈ ਲੈ ਬਈ ਤੂੰ ਪ੍ਰਚਾਰ ਕਰ ਹੁਣ ਜਿਹਨੇ ਮੰਨੀ ਜਿਨ ਕੀਤੀ ਸੋ ਬੰਨਣਾ ਜਿਹਨੇ ਗੁਰਬਾਣੀ ਮੰਨੀ ਹੈ ਨਾ ਤਿੰਨ ਘਾਲ ਵਰਦੀ ਘਾਲੀ ਵਰਦਾਂ ਵਾਲੀ ਕਮਾਈ ਉਹਨੇ ਕੀਤੀ ਸ੍ਰੀ ਚੰਦ ਨੇ ਨਹੀਂ ਮੰਨੀ ਮਰਦ ਦੀ ਜਗ੍ਹਾ ਨਾਮ ਵਰਦ ਰਹਿ ਗਿਆ ਵਰਦ ਕੌਣ ਹੈ ਜਿਹੜਾ ਮਰਦ ਕਬੂਲ ਕਰ ਲਵੇ ਵਰਦ ਹੈ ਜਿਹੜਾ ਮਰਨ ਨਹੀਂ ਕਬੂਲ ਕਰਦਾ ਮਰਦ ਕਰਦਾ ਜਿਹੜਾ ਨੂੰ ਕਬੂਲ ਕਰਕੇ ਕਰ ਲਵੇ ਉਹੀ ਨਹੀਂ ਵਰਦਾ ਮੁੜ ਕੇ ਬਹੁਤ ਮਰਨਾ ਹੋਈ ਨਾਮ ਰਤੇ ਸਿੱਧ ਗੋਸ਼ਟੀ ਹੋਏ ਨਾਮ ਰਤੇ ਸਦਾ ਤਪ ਹੋਏ ਸਦਾ ਤਪ ਹੋਏ ਤਪ ਕਰਨ ਦੀ ਲੋੜ ਨਹੀਂ ਸਿੱਧ ਤਪ ਕਰਦੇ ਤਪ ਹੁੰਦਾ ਕੀ ਹੈ ਉਹ ਸਰੀਰ ਨੂੰ ਤਪਾਉਂਦੇ ਤੇ ਸਰੀਰ ਨੂੰ ਤਪਾਉਣਾ ਤਪ ਨਹੀਂ ਹੈ ਖੜੇ ਰਹਿਣ ਧੂੜੀਆਂ ਤਾਪਣੀਆਂ ਸਿਆਲ ਦੇ ਵੀ ਠੰਡੇ ਪਾਣੀ ਉੱਤੇ ਸਰੀਰ ਦੇ ਪੌੜੇ ਤਾਪ ਨਹੀਂ ਹੈ ਤਾਪ ਹੈ ਮਨ ਨੂੰ ਰੋਕ ਕੇ ਰੱਖਣਾ ਵਿਕਾਰਾਂ ਤੋਂ ਮਨ ਮਨ ਆਇਆ ਜਿਹਨੂੰ ਭਾਈਦਾ ਨੂੰ ਰੋਕ ਕੇ ਰੱਖਣਾ ਤਾਪ ਹੈ ਮਨ ਨੂੰ ਮਾਰ ਕੇ ਰੱਖਣਾ ਤਾਪ ਹੈ ਮਨ ਦੇ ਉੱਤੇ ਕੰਟਰੋਲ ਰੱਖਣਾ ਪੂਰਾ ਹੀ ਤਾਪ ਹੈ ਜੇ ਨਾਮ ਰਤਿਆ ਹੋਇਆ ਤਾਂ ਮਨ ਦੇ ਉੱਤੇ ਸਦਾ ਕੰਟਰੋਲ ਹੈ ਤੇ ਸਦਾ ਕੰਟਰੋਲ ਹੈ ਸਦਾ ਹੀ ਤਪ ਹੋ ਰਿਹਾ ਤਪ ਕਰੀਦਾ ਵੀ ਮਨ ਨੂੰ ਕੰਟਰੋਲ ਕਰਨ ਵਾਸਤੇ ਹੀ ਹੈ ਪਰ ਜਿਹੜੇ ਤਰੀਕੇ ਨਾਲ ਉਹ ਤਪ ਕਰਦੇ ਨੇ ਉਸ ਦਾ ਮਨ ਵੀ ਕੰਟਰੋਲ ਹੁੰਦਾ ਮਨ ਮਾਰਨਾ ਸੀ ਤਪ ਕਰਕੇ ਪਰ ਉਹਨਾਂ ਨੇ ਕੀ ਮਾਰਿਆ ਉਹਨਾਂ ਨੇ ਮਾਰਿਆ ਸਰੀਰ ਮਾਰਨਾ ਸੀ ਮਨ ਸਰੀਰ ਕੀ ਸੀ ਸਰੀਰ ਉਹ ਸੱਪ ਮੰਨਦੀ ਮਨ ਰੂਪੀ ਸੱਪ ਦੀ ਬਰਮੀ ਸੀ ਸਰੀਰ ਵਰਮੀ ਪਰ ਕਿਉਂਕਿ ਮਿੱਟੀ ਦਾ ਢੇਰ ਜਿਹਾ ਜਿੱਥੇ ਕੋਈ ਦਰਖਤ ਉੱਡਿਆ ਜਾਂਦਾ ਸੁੱਕ ਜਾਂਦਾ ਨਾ ਉਹ ਦਰਖਤ ਨੂੰ ਸਿਉ ਖਾ ਲੈਂਦੀ ਉਹ ਮਿੱਟੀ ਉੱਤੇ ਇਕੱਠੀ ਕਰ ਦਿੰਦੀ ਉਹ ਵਰਮੀ ਕਹਿੰਦੇ ਜਿੰਨੀਆਂ ਜੜਾਂ ਹੁੰਦੀਆਂ ਨੇ ਸਿਉ ਖਾ ਲੈਂਦੀ ਉਹ ਖੱਡਾ ਆਪਣੇ ਆਪ ਖੁੱਡਾ ਬਣ ਜਾਂਦੀ ਹੈ ਸਭ ਉਹਦੇ ਵਿੱਚ ਵੜ ਜਾਂਦਾ ਹੈ ਸ਼ੌਕ ਖਾਂਦਾ ਰਹਿੰਦਾ ਸ਼ੌਕ ਵਿੱਚ ਰੁੱਝੀ ਹੋ ਉਹਨਾਂ ਵਾਸਤੇ ਲਿਖਿਆ ਜਿਹੜੇ ਉਹ ਤਪ ਕਰਦੇ ਤੇ ਵਰਮੀ ਮਾਰੀ ਸਾਪ ਨੂੰ ਵਰਕੀ ਸਾਪ ਨਹੀਂ ਵਰਈ ਸਭ ਨਹੀਂ ਵਰਿਆ ਕਰਦਾ ਵਰਮੀ ਨੂੰ ਕੁੱਟਿਆ ਤੁਸੀਂ ਸਰੀਰ ਨੂੰ ਕੁੱਟ ਰਹੇ ਹੋ ਸਰੀਰ ਨੂੰ ਦੁਖੀ ਕਰ ਰਹੇ ਹੋ ਇਦਾਂ ਮਨ ਇਹ ਮਨ ਨਹੀਂ ਵਰਨਾ ਤਪ ਨਹੀਂ ਹੋ ਰਿਹਾ ਹੈ ਉਹ ਤਾਂ ਪ੍ਰੋਜੈਕਟ ਕੀਤੇ ਹਨ ਸਾਰੇ ਉਹ ਤਬ ਕਾਦੇ ਵਾਸਤੇ ਕਰਦੇ ਨੇ ਉਹ ਤਾਂ ਤਬ ਕਰਦਾ ਰਿੱਧੀਆਂ ਸਤੀਆਂ ਵਾਸਤੇ ਸਾਰੇ ਜੋਗੀ ਦੁਨੀਆ ਨੂੰ ਪ੍ਰਭਾਵਣ ਵਾਸਤੇ ਦੁਨੀਆ ਨੂੰ ਪਿੱਛੇ ਲਾਉਣ ਵਾਸਤੇ ਤਾਂ ਕਿ ਵਧੀਆ ਪਰਮਾਤਮਾ ਚੱਲ ਜਵੇ ਫਿਰ ਤਬ ਖੋਲਦੇ ਕਰਦੇ ਵੀ ਇਹ ਲੋਕ ਜੰਗ ਕਰਨਗੇ ਤਾਂ ਤਾਂ ਬੋਲੂਗਾ ਵੀ ਖੜਾ ਹੀ ਰਹੂਗਾ ਨਹੀਂ ਧੂੜਿਆ ਤਾਂ ਹੀ ਜਾਊਗਾ ਲੋਕ ਡਰ ਜਾਂਦੇ ਨੇ ਵੀ ਕਿਤੇ ਸਾਡੇ ਤੇ ਕੋਈ ਆਫਤੇ ਨਾ ਆ ਜਾਵੇ ਭਾਈ ਜਿਹੜਾ ਕੁਝ ਕਹਿੰਦਾ ਕਰਦੇ ਹੋ ਜੱਗ ਕਰਦੇ ਹੋ ਉਹ ਕਰਦੇ ਹੋ ਨਾਲੇ ਕਿਹੜਾ ਮਾੜਾ ਕੰਮ ਕਰਦਾ ਇਹਨੇ ਕਿਹੜਾ ਖਾਣਾ ਜੱਗ ਆਪਣੀ ਪਬਲਿਕ ਲਈ ਛੱਡਣਾ ਉਹਨਾਂ ਦੀਆਂ ਮਦਦ ਮੰਨਦੇ ਨੇ ਲੋਕ ਉਹਦੀ ਮਸ਼ਹੂਰੀ ਹੋ ਜਾਂਦੀ ਹੈ ਬੇਦਰ ਰੋਟੀ ਪਾਣੀ ਬਣ ਲੱਗ ਜਾਂਦਾ ਇਦੋਂ ਜ਼ਿਆਦਾ ਹੋਰ ਕੁਝ ਨਹੀਂ ਹੁੰਦਾ ਇਹਨਾਂ ਲੋਕਾਂ ਨੂੰ ਡੇਰਾ ਬਣ ਜਾਂਦਾ ਵਸਤਾ ਹੋ ਜਾਂਦੀ ਹੈ ਪਹਿਲੇ ਨੂੰ ਰੋਟੀ ਪਾਣੀ ਮਿਲ ਲੱਗ ਜਾਂਦਾ ਚਾਰ ਬੰਦੇ ਬੈਠਣ ਲੱਗ ਜਾਂਦੇ ਹਾਂ 10 ਗੱਲਾਂ ਚੰਗੀਆਂ ਜਾਣਦਾ ਹੀ ਹੁੰਦਾ ਚੰਗੇ ਵੀ ਹੁੰਦੇ ਨੇ ਲੋਕ ਇਮਾਨਦਾਰ ਵੀ ਹੁੰਦੇ ਨੇ ਉਹਨਾਂ ਨੂੰ ਇੰਨੀ ਜਾਂ ਜਾਂਦੀ ਪੜੀ ਹੋਈ ਕਹੀ ਜਾਂਦੀ ਗਾਹ ਨੂੰ ਗਿਆਨ ਹੈ ਜੋਗੀਆਂ ਨੂੰ ਗਿਆਨ ਦੀ ਗੁਰੂ ਸਾਹਿਬ ਜੋਗੀਆਂ ਨੇ ਉਹ ਜਿਹੜੇ ਗੁਰੂ ਨੇ ਸਾਰਿਆਂ ਨੂੰ ਉਹਨਾਂ ਨੂੰ ਗਿਆਨ ਦੇ ਰਹੇ ਨੇ ਗਿਆਨ ਉਹਨਾਂ ਕੋਲ ਹੈ ਜੀ ਦੱਬ ਕੇ ਕਰਨਾ ਨਾਮ ਦਾ ਰੰਗ ਜੜਾ ਲੋ ਨਾਮ ਦਾ ਰੰਗ ਚੜਦਾ ਗੁਰਬਾਣੀ ਚੋਂ ਇਹਨੂੰ ਸਮਝ ਲੋ ਕਹਾ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਓਏ ਗੁਰਬਾਣੀ ਨਾਲ ਪ੍ਰੇਮ ਪਾ ਲੋ ਪਹਿਲਾਂ ਤੁਹਾਡੇ ਕੋਲ ਹੈਗੀ ਸਾਰੀ ਗੁਰਬਾਣੀ ਪਈ ਹੈ ਭਗਤਾਂ ਦੀ ਬਾਣੀ ਪਈ ਹੋਈ ਸੀ ਉਹ ਮੈਂ ਉਸ ਅਵਸਥਾ ਨੂੰ ਪਹੁੰਚ ਗਿਆ ਗੁਰਬਾਣੀ ਪੜ੍ਹ ਕੇ ਤੁਸੀਂ ਕਿਉਂ ਨਹੀਂ ਪਹੁੰਚ ਸਕਦੇ ਤੁਹਾਡਾ ਕੁਆਰਟਰ ਕਾਸ਼ੀ ਹੈ ਕਾਸ਼ੀ ਵਿੱਚ ਦੋ ਭਗਤ ਪੈਦਾ ਹੋਏ ਨੇ ਤੁਸੀਂ ਸੁੱਤੇ ਪਏ ਹੋ ਕਿੱਥੇ ਪੰਜਾਬ ਕਿੱਥੇ ਕਾਸ਼ੀ ਮੈਨੂੰ ਉੱਥੇ ਜਾ ਰੰਗ ਚੜਿਆ ਤੁਹਾਨੂੰ ਇੱਥੇ ਨਹੀਂ ਚੜਿਆ ਤੁਸੀਂ ਆਪਣਾ ਰਸਤਾ ਨਹੀਂ ਛੱਡਿਆ ਤੁਸੀਂ ਪਖੰਡਵਾਦ ਨਹੀਂ ਛੱਡਿਆ ਤੁਸੀਂ ਆਪਣੀ ਹੋਵੇ ਨਹੀਂ ਛੱਡੀ ਵੀ ਸੰਗਤ ਸਾਨੂੰ ਕੀ ਕਹੂ ਤੁਸੀਂ ਹਾਰ ਨਹੀਂ ਮੰਨੀ ਇਸ ਕਰਕੇ ਤੁਸੀਂ ਜੀਵਨ ਦੀ ਬਾਜੀ ਹਾਰ ਗਏ ਜੇ ਹਾਰ ਮੰਨ ਲੈਂਦਾ ਨਾ ਮਨ ਤੇ ਅਸੀਂ ਗਲਤ ਹਾਂ ਤਾਂ ਫਿਰ ਜੀ ਦਰਗਾਹ ਦੇ ਵਿੱਚ ਜਾਇਜ਼ਾਕਾਰ ਹੋ ਜਾਂਦੀ ਜੇ ਤਾਂ ਮਨ ਹਾਰ ਮੰਨ ਗਿਆ ਦਰਗਾਹ ਜਾਇਜ਼ਾਕਾਰ ਗਈ ਸੰਸਾਰ 'ਚ ਹਾਰ ਜਵੇ ਦਰਗਾਹ ਦੀ ਵਿੱਚ ਬਾਜੀ ਜਿੱਤ ਲੈਂਦਾ ਸੰਸਾਰ 'ਚ ਜਿੱਤ ਕੇ ਜਾਵੇ ਉੱਥੇ ਹਾਰਿਆ ਹੁੰਦਾ ਮਨ ਕੇ ਹਾਰੇ ਜੀਤ ਹੈ ਤੁਹਾਡਾ ਮਨ ਗੁਰਬਾਣੀ ਨੂੰ ਮੰਨਿਆ ਨਹੀਂ ਤੁਹਾਡਾ ਜੀਵਨ ਵਿਅਰਥ ਚਲਾ ਗਿਆ ਇਹ ਗੱਲ ਸਮਝਾ ਰਹੇ ਨੇ ਜੋਗੀ ਨੂੰ ਨਾਮ ਦਾ ਰੰਗ ਚੜੇ ਤੇ ਬਿਨਾ ਤਬ ਹੁੰਦਾ ਹੀ ਨਹੀਂ ਹੁੰਦਾ ਮੇਰਾ ਸਦਾ ਹੀ ਤਬ ਹੋ ਰਿਹਾ ਜੋਗੀ ਮੰਨਦੇ ਨੇ ਜੋਗੀਆਂ ਨੇ ਪਹਿਲਾਂ ਮੰਨਿਆ ਕਿਹਵੇਂ ਤੇ ਪੁਰਖਾ ਜਨਮ ਬਟਾਇਆ ਕਾਹੇ ਕੋਤਾ ਇਹ ਮਨ ਲਾਇਆ ਕਿਵੇਂ ਤੇ ਆਸਾ ਬੁਰਸਾ ਕਾਹੇ ਖਾਈ ਕਿਵੇਂ ਤੇ ਜੋਤ ਨਿਰੰਤਰ ਪਾਈ ਇਹ ਕੀ ਹੈ ਸਦਾ ਤਾਂ ਪਿਆ ਤਾਂ ਮੰਨਦੇ ਨੇ ਸਦਾ ਤਾਂ ਪੈ ਹੋਰ ਹੋਰ ਤਾਂ ਕੀ ਹੁੰਦਾ ਇਹ ਅਵਸਥਾ ਜਿਹੜੀ ਪ੍ਰਾਪਤ ਹੋਈ ਹੈ ਐ ਤੋਂ ਨਾਲ ਹੋਈ ਹੈ ਤੁਸੀਂ ਵੀ ਕਰ ਲਓ ਕੋਈ ਮੈਂ ਜੰਮੇ ਨਹੀਂ ਸੀ ਇਹ ਜਾਂ ਵੀ ਮੈਂ ਤੋਂ ਦਰਗਾਹ ਹੋਈ ਭੇਜਿਆ ਇਹ ਜਿਹੜੀ ਗੱਲਾਂ ਲੋਕ ਕਰਦੇ ਨੇ ਦਰਗਾਹੋਂ ਭੇਜੇ ਗੁਰਬਾਣੀ ਤੋਂ ਦਿਵਾਲੀਏ ਨੇ ਉਹ ਅਕਲ ਤੋਂ ਵੀ ਦਿਵਾਲੀਏ ਨੇ ਉਹ ਬੁੱਧੀ ਹੀ ਨੇ ਉਹ ਜੇ ਕੋਈ ਸਿੱਖੇ ਮੰਨੇ ਵੀ ਇਹ ਜੀ ਅਵਸਥਾ ਹੋ ਨਹੀਂ ਸਕਦੀ ਉਹ ਧਰਮ ਦੇ ਪੱਖੋਂ ਦਿਵਾਲੀ ਹੈ ਅਕਲ ਦੇ ਪੱਖੋਂ ਦਿਵਾਲੀ ਹੈ ਉਹ ਦਿਵਾਲੀਆ ਵਿਚਾਰਾ ਕਿਵੇਂ ਖਰੀਦ ਲੂਗਾ ਦਵਾਲਾ ਨਿਕਲਣ ਨੂੰ ਤਿਆਰ ਹੈ ਦਵਾਲਾ ਦੇਣ ਨੂੰ ਤਾਂ ਤਿਆਰ ਹੈ ਉਹ ਤੇ ਉਹ ਵਰਤਰੀ ਗੱਡੀ ਕਿੱਥੋਂ ਖਰੀਦੂਗਾ ਉਹ ਮਰਸਰੀ ਉਹ ਹਵਾਈ ਜਹਾਜ਼ ਲੈਣ ਦਾ ਸੁਪਨਾ ਕਿੱਥੋਂ ਲੈ ਲੂਗਾ ਉਹ ਤਾਂ ਦਵਾਲੀ ਹੈ ਇਹ ਤਾਂ ਘਰ ਦਾ ਐਰੋਪਲੇਨ ਚਾਹੀਦਾ ਨਾ ਹਵਾ ਛੋੜ ਨੂੰ ਉਹ ਸਿੱਧ ਤਾਂ ਵਾਲੀਏ ਨੇ ਸਾਰੇ ਸੋਚੇ ਨਹੀਂ ਸਕਦੇ ਉਹ ਕਾਜ ਦੇ ਵਿੱਚ ਉੜਨਾ ਕਿਵੇਂ ਸੋਚ ਲੈਣਗੇ ਵੀ ਅਸੀਂ ਸੁਣ ਗੱਲਾਂ ਆਕਾਸ਼ ਕੀ ਕੀਟਾ ਹਾਈ ਰੀਸ ਉਹਦਾ ਕੀੜੇ ਨੇ ਐਵੇਂ ਅੰਮ੍ਰਿਤ ਜਾ ਕੇ ਸਿੱਖ ਬਣ ਗਏ ਰੀਸ ਗੱਲ ਨਹੀਂ ਅਸੀਂ ਵੀ ਸਿੱਖ ਬਣ ਗਏ ਗੱਲਾਂ ਸੁਣ ਲੀਆਂ ਸਾਖੀਆਂ ਸੁਣ ਲੀਆਂ ਗੱਲਾਂ ਦਾ ਵਚਨ ਗੁਰਬਾਣੀ ਨਹੀਂ ਸੁਣੀ ਉਹਨਾਂ ਨੇ ਬਹੁਤ ਬੜਾ ਪੇਜ ਹੈ ਇਸ ਗੱਲ ਦੇ ਵਿੱਚ ਜੇ ਤਾਂ ਗੁਰਬਾਣੀ ਸੁਣਦੇ ਫਿਰ ਤਾਂ ਇੱਕ ਗੱਲ ਸੁਣਦੇ ਗੱਲਾਂ ਸੁਣਨੀਆਂ ਬਹੁਤੀਆਂ ਸੁਣ ਗੱਲਾਂ ਆਕਾਸ਼ ਕੀ ਉਹ ਮਨ ਕੜੰਤ ਗੱਲਾਂ ਸੁਣਨੀਆਂ ਮਨ ਕੜੰਤ ਸਾਖੀਆਂ ਸੁਣਨੀਆਂ ਕੀਟਾਂ ਹੀ ਰੀਸ ਉਹਨਾਂ ਨੇ ਵੀ ਰੀਸ ਕਰ ਲਈ ਜੋਗੀ ਵੀ ਰੀਸ ਕਰੀ ਬੈਠੇ ਨੇ ਜੋ ਵਿਚੋਦੇ ਸੁਰਗ ਨੂੰ ਚਲੇ ਜਾਵੋਗੇ ਗੱਲਾਂ ਸੁਣਨੀਆਂ ਇਹ ਹਵਾਈ ਗੱਲਾਂ ਸੁਣਨੀਆਂ ਹੋਈ ਗੁਰੂ ਸਾਹਿਬ ਉਸ ਟਾਈਮ ਤੇ ਹੀ ਸਿੱਖ ਸਾਰੇ ਸਿੱਖੇ ਨੇ ਲੈਣਾ ਸਿੱਖੇ ਗਿਆ ਸੱਤਾ ਪਰਮਣ ਸਿੱਖਾ ਪਾਠ ਸਿੱਖੇ ਨੇ ਉਹ ਤਾਂ ਉਸੇ ਵਕਤ ਪੈਦਾ ਕਰਕੇ ਦੱਸੇ ਨੇ ਵੀ ਤੁਸੀਂ ਕਿਤੇ ਢੇਰੀ ਨਾ ਢਾਦੇ ਹੋ ਨਹੀਂ ਸਕਦੇ ਢੇਰੀ ਫੇਟਾ ਹੀ ਬੈਠੇ ਜਿਹੜੇ ਢੇਰੀ ਤਾਂ ਹੀ ਬੈਠੇ ਨੇ ਜਾਂ ਤਾਂ ਸ਼ਰਾਰਤੀ ਨੇ ਸਨਾਤਨੀ ਨੇ ਵੀ ਸਿੱਖਾਂ ਜੇ ਹੌਸਲਾ ਹੀ ਨਹੀਂ ਪੈਦਾ ਹੁੰਦਾ ਕਿਸੇ ਹੋਰ ਧਰਮ 'ਚੋਂ ਆਏ ਹੋਏ ਨੇ ਸਨਾਤਨੀ ਨੇ ਵੀ ਸਿੱਖ ਆਇਆ ਜਾਂ ਪੈਦਾ ਹੀ ਨਾ ਹੋਵੇ ਤਾਂ ਕਿ ਸਾਡਾ ਪਖੰਡਵਾਦ ਨਾ ਟੁੱਟ ਜਾਵੇ ਇਸ ਸਮੇਂ ਸਮੇਂ ਸਿਰ ਇਸ ਅਵਸਥਾ ਨੂੰ ਲੋਕ ਪਹੁੰਚਦੇ ਰਹਿਣਗੇ ਸੱਚਖੰਡ ਦਾ ਰਾਹ ਖੁੱਲਾ ਰਹਿਣਾ ਇਹਨੂੰ ਕੋਈ ਬੰਦ ਨਹੀਂ ਕਰ ਸਕਦਾ ਹਾਂ ਰੇਲ 24 ਘੰਟੇ ਦੇ ਵਿੱਚ ਚਲਦੀਆਂ ਨੇ ਰੇਲਾਂ ਚਲਦੀਆਂ ਰਹਿੰਦੀਆਂ ਨੇ ਪਰ ਹਰ ਵਕਤ ਨਹੀਂ ਚਲਦੀਆਂ ਇੱਕ ਦਿਨ ਦੂਈ ਜੁੜੀ ਹੋਈ ਆਉਂਦੀ ਹੈ ਵਿੱਚ ਤੇ ਸਵਾਰੀਆਂ ਹੁੰਦੀਆਂ ਨੇ ਸਵਾਰੀਆਂ ਦੇ ਹਿਸਾਬ ਨਾਲ ਚਲਾਉਂਦੇ ਨੇ ਜਿਹੜੀ ਜਿਹੜੀ ਲਾਈਨ ਤੇ ਸਵਾਰੀਆਂ ਘੱਟ ਹੁੰਦੀਆਂ ਨੇ ਉੱਥੇ ਰੇਲਾਂ ਘੱਟ ਚਲਦੀਆਂ ਨੇ ਜਿੱਥੇ ਜ਼ਿਆਦਾ ਹੁੰਦੀ ਉੱਥੇ ਜ਼ਿਆਦਾ ਚਲਦੀਆਂ ਜਦ ਤੇ ਸਵਾਰੀਆਂ ਹੋ ਜਾਂਦੀਆਂ ਨੇ ਸੱਚਖੰਡ ਜਾਣ ਵਾਲੀਆਂ ਜਾਂ ਜਹਾਜ਼ ਚੱਲ ਪੈਂਦਾ ਨਾਮ ਦਾ ਤੇ ਸਵਾਰੀਆਂ ਨਹੀਂ ਹੁੰਦੀਆਂ ਉਹਨਾਂ ਨੇ ਐਵੇਂ ਥੋੜੀ ਤੇਲ ਫੂਕਦੇ ਫਰੀ ਜਾਣਾ ਖਾਲੀ ਥੋੜੀ ਕਮਾਉਣਾ ਵੇਦਰੋਂ ਖਾਲੀ ਲਈ ਫਰੀ ਜਾਓ ਜੇ ਲੋੜ ਹੁੰਦੀ ਹੋ ਆ ਜਾਂਦਾ ਉਹ ਕਿਤੇ ਗਿਆ ਹੋਇਆ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਜੇ ਨਾਮ ਦਾ ਰੰਗ ਚੜ ਜਾ ਕਰਨੀ ਕੀ ਹੁੰਦੀ ਹੈ ਕਰਨੀ ਉਹਦੀ ਸੱਚ ਹੁੰਦੀ ਹੈ ਕਰਮ ਕਾਂਡ ਹੋਰ ਗੱਲ ਹੈ ਸੱਚ ਕਰਨੀ ਹੋਰ ਗੱਲ ਸਰੀਰ ਨਾਲ ਕੀਤੇ ਹੋਏ ਕੰਮ ਸਾਰੇ ਕਰਮ ਕਾਂਡ ਨੇ ਸਵੇਰੇ ਉੱਠਣਾ ਸਰੀਰ ਨੂੰ ਧੋਣਾ ਜਿਹਨੂੰ ਪਿੰਡਾ ਧੋਏ ਕਹੀ ਹੈ ਕਹਿਆ ਗਿਆ ਚਾਹੇ ਅਸੀਂ ਉਹਨੂੰ ਇਸ਼ਨਾਨ ਹੀ ਕਹਿ ਦਈਏ ਪਰ ਇਸ਼ਨਾਨ ਤਾਂ ਨਾਮ ਨਾਲ ਹੁੰਦਾ ਗੁਰਮੁਖਾਂ ਦਾ ਗੁਰਮੁਖ ਨਾਮ ਦਾ ਇਸ਼ਨਾਨ ਅਸੀਂ ਪਿੰਡਾ ਧੋਣੇ ਸਵੇਰੇ ਉੱਠ ਕੇ ਜਿਹੜੇ ਗੁੱਸਾ ਕਰਨਗੇ ਪੈਸੇ ਨਹੀਂ ਜਾਣ ਕੀ ਫਰਕ ਪੈਂਦਾ ਜੇ ਇਸ਼ਨਾਨ ਕਰਦਾ ਤੁਹਾਡੇ ਤੋਂ ਸਿੱਧ ਗੋਸ਼ਟ ਹੁੰਦੀ ਹੁਣ ਫੇ ਜੇ ਇਸ਼ਨਾਨ ਕਰਦੇ ਦੱਸੋ ਕੀ ਖਟਿਆ ਤੁਸੀਂ ਇਸ਼ਨਾਨ ਤੋਂ ਜੇ ਕੋ ਖਟਿਆ ਨਹੀਂ ਫਿਰ ਪੱਟਾ ਹੀ ਦੋਤਾ ਜੇ ਖਟਿਆ ਕੁਝ ਨਹੀਂ ਫਿਰ ਪੱਟਾ ਹੀ ਦੋਤਾ ਹੁਣ ਫੇ ਇਹ ਸੱਚ ਨੂੰ ਮੰਨਣਾ ਮੰਨਣਾ ਪਊਗਾ ਨਹੀਂ ਮੰਨੋਗੇ ਕੀ ਫਰਕ ਪੈਂਦਾ ਲੋਕ ਜਾਣਦੇ ਹੀ ਨੇ ਸਾਰੇ ਜੋਗੀ ਵੀ ਤਾਂ ਆਕੜੇ ਬੈਠੇ ਸੀਗੇ ਸਾਰੇ ਆਕੜੇ ਬੈਠੇ ਨੇ ਧਰਮ ਵਾਲੇ ਆਪਣੇ ਆਕੜ ਨਾਲ ਕੀ ਬਣਦਾ ਆਪਣੇ ਹੰਕਾਰ ਨਾਲ ਕੀ ਬਣਦਾ ਸਵਾਲ ਤਾਂ ਹੈ ਕਿ ਦਰਗਾਹ 'ਚ ਕੋਈ ਪ੍ਰਮਾਣ ਹੈ ਕਿ ਤੁਹਾਡੇ ਪੱਲੇ ਕੁਝ ਹੈ ਗੱਲ ਦਾ ਪੱਲੇ ਨਾ ਵੱਢੀ ਨਾਮ ਰਤੇ ਸੱਚ ਕਰਨੀ ਸਾਰ ਸੱਚ ਕਰਨੀ ਸਾਰ ਉਹਨਾਂ ਦੀ ਕਰਨੀ ਕੀ ਹੈ ਸਾਰ ਕਰਨੀ ਹੈ ਸੱਚ ਕਰਨੀ ਹੈ ਸੱਚ ਕਰਨੀ ਕੀ ਹੁੰਦੀ ਹੈ ਸੱਚੀ ਕਰਨੀ ਕੀ ਹੁੰਦੀ ਹੈ ਸੱਚੀ ਕਰਨੀ ਮਨ ਦੇ ਲੈਵਲ ਤੇ ਹੁੰਦੀ ਹੈ ਸਰੀਰ ਦੇ ਲੈਵਲ ਤੇ ਝੂਠੀ ਕਰਨੀ ਹੈ ਸਰੀਰ ਨਾਲ ਜੋ ਕੰਮ ਕਰਦੇ ਆ ਮਾਇਆ ਦੇ ਕਰਦੇ ਆ ਸੱਚ ਕਰਨੀ ਸਾਰ ਉਹਨਾਂ ਦੀ ਕਰਨੀ ਸੱਚੀ ਸੱਚੀ ਹੈ ਉਹਨਾਂ ਨੇ ਮਾਇਆ ਤੋਂ ਲਿਪਟ ਰਹਿਣਾ ਮਾਇਆ ਦੇ ਨੇੜੇ ਨਹੀਂ ਜਾਣ ਦੇਣਾ ਮਾਇਆ ਨਾਲ ਬੰਦੂ ਫਸਣ ਨਹੀਂ ਦੇਣ ਹਾਂ ਜੇ ਕੋਈ ਐਸੇ ਯਤਨ ਕਰਨੇ ਨੇ ਐਸਾ ਕੁਝ ਕਰਦੇ ਰਹਿਣਾ ਜਿਹਦੇ ਨਾਲ ਹੋਰ ਕਿਸੇ ਦੀ ਵੀ ਭਲਾ ਹੋ ਜਵੇ ਆਤਮ ਕਰਤਾ ਤੇ ਗੁਰਮੁਖਾ ਦਾ ਨਾਮ ਕੀ ਹੁੰਦਾ ਦਾਨ ਕੀ ਹੁੰਦਾ ਉਹਨਾਂ ਦਾ ਦਾਨ ਹੈ ਕੁਝ ਦਾਨ ਕਰਦੇ ਆਪ ਜਪੈ ਅਵਰਾ ਨਾਮ ਜਪੈ ਇਹ ਸੱਚ ਕਰਨੀ ਸਾਰਾ ਜੋ ਕੁਝ ਆਪ ਸਮਝ ਲਿਆ ਗੁਰਬਾਣੀ ਚੋਂ ਆਪਣਾ ਮਨ ਪ੍ਰਬੋਧ ਲਿਆ ਉਹ ਹੋਰ ਕਿਸੇ ਲੋੜਵੰਦ ਨੂੰ ਜਿਹੜਾ ਪੁੱਛਣਾ ਚਾਹੇ ਜਿਹੜਾ ਚਾਹੁੰਦਾ ਹੋਵੇ ਉਹ ਦੱਸ ਦੇ ਬਸ ਜਿਹਨੇ ਸੱਚ ਕਰਨੀ ਸਾਰ ਹੋਵੇ ਕਰਨੀ ਸੱਚ ਸਾਰ ਹੋਵੇ ਨਾਨਕ ਕੀ ਕਹਿੰਦਾ ਉਸ ਗੁਰਸਿੱਖ ਨੂੰ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਤੇ ਗੁਰੂ ਰਹਿ ਗਿਆ ਫਿਰ ਇੱਥੇ ਗੁਰਸਿੱਖ ਕੀ ਹੋਇਆ ਨਾਨਕ ਕਹਿੰਦਾ ਉਸ ਗੁਰਸਿੱਖ ਦੀ ਤਾਂ ਮੈਂ ਵੀ ਧੂੜ ਮੰਗਦਾ ਉਹਦਾ ਜਿਹੜਾ ਉਪਦੇਸ਼ ਹੈ ਉਹਦੀ ਗੱਲ ਕਹੀ ਹੋਈ ਹੈ ਉਹ ਤਾਂ ਮੈਨੂੰ ਵੀ ਲੋੜ ਹੈ ਮੇਰੇ ਵਾਸਤੇ ਵੀ ਮੇਰੀ ਭੁੱਖ ਦਾ ਵੀ ਇਲਾਜ ਹੈ ਮੈਨੂੰ ਵੀ ਉਸੇ ਦੀ ਭੁੱਖ ਹੈ ਨਾਨਕ ਧੂੜ ਮੁਕੇ ਤਿਰ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਇਹ ਹੈ ਗੁਰਮਤ ਤੇ 100 ਸਾਲ ਗੁਰੂ ਦੇ ਨਾਲ ਨਹੀਂ ਗੱਲ ਬਣਨੀ ਗੱਲ ਇਹਨਾਂ ਨਾਲ ਬਣਨੀ ਕੁੰਡੀਆਂ ਖੁੱਲੀਆਂ ਤੇ ਗੱਲ ਬਣਨੀ ਉਹ ਧੂੜ ਫੱਕੇ ਤੇ ਧੂੜ ਆਏ ਤੇ ਕੁਝ ਨਹੀਂ ਮਿਲਣਾ ਉਹ ਧੂੜ ਜਿਹੜੀ ਗਰਦੜ ਆਉਣਾ ਉਹ ਧੂੜ ਨਹੀਂ ਹੈ ਆ ਧੂੜ ਹੈ ਬੰਦੇ ਇਕੱਠੇ ਹੋ ਕੇ ਗਰਦੜਾ ਦੋ ਧੂੜ ਲਾ ਦੋ ਜੇ ਧੂੜ ਚੰਗੀ ਆ ਫੇ ਪਾਣੀ ਕਦੇ ਛੜਕਦੇ ਪੂਰੇ ਪੂਰੇ ਨਾਲ ਪਾਣੀ ਛੱਡ ਲੈ ਜਾਂਦੇ ਉੜਦੇ ਧੂੜ ਸਮੇਂ ਧੂੜ ਸਟੋ ਲਿਆ ਕੇ ਜਿਆਦਾ ਉੜੇ ਪਾਣੀ ਦੇ ਛੱਡਦੇ ਨਾ ਸਭ ਮਿੱਟੀ ਲਿਆ ਕੇ ਛਣਾਓ ਵੀ ਧੂੜ ਜਿਆਦਾ ਉੜੇ ਗਰਦ ਜਿਆਦਾ ਉੜੇ ਕੋਈ ਐਸੀ ਵੀ ਕੋਸ਼ਿਸ਼ ਕਰੋ ਪੱਖੇ ਪੁੱਖੇ ਚਲਾਓ ਜੀ ਨਾ ਗਰਦ ਜ਼ਿਆਦਾ ਉੜੇ ਸੀ ਉਹਦੀ ਧੂੜ ਤੇ ਉਹੀ ਧੂੜ ਕਿਹੜੀ ਗੱਲ ਦਾ ਜਵਾਬ ਦਉਂਗੇ ਜੇ ਗਾਹ ਵਾਲੇ ਕੋਈ ਤਰਕ ਕਰਨਗੇ ਜਵਾਬ ਕਿਹੜੀ ਗੱਲ ਦਾ ਦਉਂਗੇ ਫੱਕੀ ਜਾਓ ਧੂੜੋ ਉਹ ਖੇ ਹੈ ਧੂੜ ਨਹੀਂ ਉਹ ਕਬੀਰ ਸਾਹਿਬ ਖੇ ਕਹਿੰਦੇ ਨੇ ਖੇ ਨੂੰ ਧੂੜ ਕਹਿਣ ਲੱਗੇ ਤੁਸੀਂ ਸਾਲਾਂ ਨੇ ਕਹੇ ਤੇ ਬੜੇ ਸਾਧ ਆਵੜੇ ਤੁਹਾਡੇ ਜੋ ਉਹਨਾਂ ਦੇ ਕਹੇ ਤੇ ਧੂੜ ਕਹਿਣ ਦਾ ਤੇ ਉਹਨੂੰ ਖੇ ਗਿਆ ਹੈ ਜੋ ਤੁਹਾਡੀ ਮੈਂ ਖੇ ਖੇ ਪਈ ਤੋਂ ਕਿਆ ਪਿਆ ਜੇ ਜੋ ਉੱਡ ਲੰਦਾ ਅੰਗ ਉਹ ਧੂੜ ਦਾ ਉਹੀ ਹੈ ਉੱਡ ਕੇ ਜਿਹੜੀ ਮੂੰਹ ਸਰ ਤੇ ਪੈ ਜਾਂਦੀ ਹੈ ਕੱਟਾ ਜਾ ਕੇ ਘਰ ਧੋਦੇਗਾ ਤੇ ਉਹ ਜੇ ਫਿਰ ਪਵਿੱਤਰ ਹੈ ਇਹੋ ਜਿਹੇ ਸਿੱਖਾਂ ਨੇ ਫਿਰ ਇਹੀ ਕਹਿਣਾ ਵੀ ਕੋਈ ਗੁਰੂ ਹੋ ਉਸ ਅਵਸਥਾ ਨੂੰ ਸਿੱਖ ਕੋਈ ਹੋਈ ਨਹੀਂ ਸਕਦਾ ਇਹ ਤਾਂ ਫਿਰ ਇਹੀ ਮੰਨੂਗੇ ਉਹਨਾਂ ਦਾ ਗੁਰੂ ਵੀ ਕੀ ਹੈ ਬੁੱਧੀਹੀਨ ਉਹਨਾਂ ਮੂਰਖ ਅੰਧ ਕੋਰ ਉਹਨਾਂ ਨੂੰ ਉਪਦੇਸ਼ ਕੀਤਾ ਚੋਰ ਹਰਾਮ ਖੋਰਾਂ ਨੇ ਇਹ ਦੋ ਕੈਟਾਗਰੀਆਂ ਨੇ ਪਹਿਲਾਂ ਕਿਤੇ ਹੋਰ ਸੀ ਹੁਣ ਸਾਡੇ ਜਾਵੜੀ ਇਹ ਮੂਰਖਾਂ ਕੋਲ ਨੇ ਜਿਹੜੇ ਇਹਨਾਂ ਨੂੰ ਕਹਿਣ ਵਾਲੇ ਨੇ ਵੀ ਸਾਡੀ ਧੂੜ ਹੈ ਚੱਲਣ ਦੀ ਉਹ ਜੋਰਾ ਆਰਾਮ ਸੋਰ ਨੇ ਗਿਣਤੀ ਇਹਨਾਂ ਦੀ ਗਿਣਤੀ ਇਹਨਾਂ ਦੀ ਗਿਣਤੀ ਅਸਾਂ ਦੀ ਗਿਣਤੀ ਨਹੀਂ ਦੱਸੀ ਜਾ ਸਕਦੀ ਗੁਰਮੁਖਾਂ ਦੀ ਗਿਣਤੀ ਦੱਸੀ ਜਾ ਸਕਦੀ ਹੈ ਹਾਂ ਬੱਲੇ ਨਹੀਂ ਕਰ ਗੁਰਮੁਖਾਂ ਦੀ ਤਾਂ ਗਿਣਤੀ ਦੱਸੀ ਜਾ ਸਕਦੀ ਹੈ ਮਨਮੁਖਾਂ ਦੀ ਗਿਣਤੀ ਨਹੀਂ ਕਦੇ ਦੱਸੀ ਕਰੇ ਬਾਕੀ ਸਾਰੇ ਮਨਮੁਖ ਨੇ ਕੋ ਬਿਰਲਾ ਗੁਰਮੁਖ ਹੈ ਔਰ ਗੁਰਮੁਖਾਂ ਨੂੰ ਛੱਡ ਕੇ ਸਾਰੇ ਮਨਮੁਖਾਂ ਨੂੰ ਨਾਮ ਕੌੜਾ ਹੀ ਲੱਗਦਾ ਜਿਹਨੂੰ ਗਾਲਾ ਵਗਾਨਾ ਕਹਿੰਦਾ ਮਿੱਠਾ ਸੀ ਪਾਣੀ ਦਾ ਮੰਨਦੀ ਹੈ ਨਾਮ ਕੌੜਾ ਅਮਰਤ ਕੌੜਾ ਵਿਖਿਆ ਮਿੱਠੀ ਤੂੰ ਕਹਿੰਦਾ ਨਾਮ ਮਿੱਠਾ ਉਹ ਮਿੱਠਾ ਗੁਰਮੁਖਾਂ ਨੂੰ ਲੱਗਦਾ ਤੇਰੇ ਵਰਗੇ ਨੂੰ ਲੱਗਦਾ ਕਾਲੇ ਹੋਏ ਨੇ ਨੂੰ ਲੱਗਦਾ ਤੂੰ ਤਾਂ ਮਨਮੁਖ ਹੈ ਤੇਰੇ ਨਾਲ ਸਾਰੇ ਜੁੜੇ ਹੋਏ ਮਨ ਤੁਹਾਨੂੰ ਤਾਂ ਕੌੜਾ ਲੱਗਦਾ ਸੱਚ ਉਹਨੂੰ ਟੱਕ ਲੱਗਦਾ ਤੁਹਾਨੂੰ ਪਛਾਣ ਲੱਗਦਾ ਤੁਸੀਂ ਸੱਚ ਬਾਣੀ ਗੁਰਬਾਣੀ ਨੂੰ ਐਕਸਪਲੇਨ ਕਰਦੇ ਗੁਰਬਾਣੀ ਸਾਹਿਬ ਸੁਭਾਇਆ ਹੋਇਆ ਜੇ ਟੇਸਟ ਤੇ ਅਸੀਂ ਦੱਸਦੇ ਲੋਕਾਂ ਨੂੰ ਆ ਟੇਸਟ ਹੈ ਸਾਰੀ ਦੁਨੀਆ ਨੂੰ ਕੌੜਾ ਲੱਗਣ ਵਾਲਾ ਤੂੰ ਕਹਿੰਦਾ ਹੈ ਬਿਠਾ ਨਾ ਬਿਠਾ ਗੁਰਮੁਖਾ ਵਾਸਤੇ ਬਿਠਾ ਪਰਮੇਸ਼ਰ ਨੂੰ ਦਿਆਲੂ ਗੁਰਮੁਖ ਕਹਿੰਦੇ ਨੇ ਮਨਮੁਖ ਕਦੋਂ ਕਹਿੰਦੇ ਨੇ ਕਿਰਪਾਲੂ ਦਿਆਲੂ ਨਾ ਗੁਰਮੁਖਾਂ ਨੇ ਰੱਖੇ ਨੇ ਲੋਕ ਦਾ ਕਹਿੰਦੇ ਰੱਬ ਤਾਂ ਕਹਿਰ ਕਰਦਾ ਵੀ ਰੱਬ ਨੇ ਤਾਂ ਉਹਨਾਂ ਭਾਵੇਂ ਤਾਂ ਰੋਜ਼ ਕਹਿਰ ਕਰਦਾ ਤਾਂ ਮਨਮੁਖਾਂ ਦੀ ਬੋਲੀ ਹੋਰ ਗੁਰਮੁਖਾਂ ਦੀ ਹੋਰ ਗੁਰਮੁਖਾਂ ਦਾ ਦੇਸੀ ਕੋਣ ਹੋਰ ਮਨਮੁਖਾਂ ਦਾ ਹੋਰ ਨਾਮ ਰਤੇ ਗੁਣ ਗਿਆਨ ਵਿਚਾਰ ਨਾਮ ਰਤੇ ਗੁਣ ਜੇ ਨਾਮ ਦਾ ਰੰਗ ਚੜ ਗਿਆ ਸਾਰੇ ਗੁਣ ਆ ਜਾਂਦੇ ਨੇ ਉਹ ਗੁਣਾਂ ਦਾ ਗਿਆਨ ਵਿਚਾਰ ਹੁੰਦਾ ਗੁਣ ਵਿਚਾਰੇ ਗਿਆਨੀ ਸੋਏ ਗੁਣ ਨੂੰ ਗਿਆਨ ਪ੍ਰਾਪਤ ਹੋਏ ਤਾਂ ਹੀ ਗੁਣ ਹੈ ਤਾਂ ਹੀ ਗਿਆਨ ਵਿਚਾਰ ਜਰਵਾਇਰਾ ਹੋ ਪਰ ਕੋਈ ਨਹੀਂ ਬੁਰੇ ਦਾ ਭਲਾ ਕਰਨ ਵਾਲਾ ਅਜੋਦੀ ਹੈ ਅਕਾਲ ਮੂਰਤ ਚਲੋ ਇਹ ਤਾਂ ਉਹਦੇ ਆਪਣੇ ਮੁੰਡੇ ਤੇ ਨਿਰਵੈਰ ਹੋਣਾ ਬੜਾ ਔਖਾ ਪੁਰੇ ਦਾ ਭਲਾ ਕਰਨਾ ਬੜਾ ਔਖਾ ਅਕਾਲ ਮੂਰਤ ਵੀ ਆਪਣੇ ਵਾਸਤੇ ਹੋ ਸਵੈ ਵੀ ਆਪਣੇ ਵਾਸਤੇ ਹੈ ਨਾ ਕੋਈ ਬੈਰੀ ਨਾ ਕੋਈ ਬਗਾਨਾ ਸਮਝਣਾ ਬੜਾ ਔਖਾ ਇਸ ਕਰਕੇ ਫਿਰ ਲੈਣਾ ਇੱਕ ਵਿਦਾ ਇੱਕ ਤਸਕੇ ਹਮ ਹੰਬਾਰਕ ਬੜਾ ਔਖਾ ਫਿਰ ਵਿਪਰ ਕਿਉਂ ਕੌਣਾ ਲੱਗਦਾ ਵਿਪਰ ਵਰਗ ਵੀ ਹੋ ਸਕਦਾ ਵਿਪਰ ਨਾਲ ਨਫ਼ਰਤ ਕਿਹੜੀ ਗੱਲ ਦੀ ਹੈ ਉਹ ਜੇ ਕੋਈ ਸ਼ਰਾਰਤ ਕਰਦਾ ਕਰਦਾ ਰਹੇ ਤੁਸੀਂ ਉਹਨੂੰ ਹੋਰ ਕੁਝ ਕਹਿ ਸਕਦੇ ਹੋ ਪੂਰਖਾਂ ਨੂੰ ਹੋਰ ਕਹਿ ਸਕਦੇ ਹੋ ਚੋਰ ਹਰਾਮ ਹੋਰ ਕਹਿ ਸਕਦੇ ਹੋ ਲੋਕਾਂ ਨੂੰ ਅਲਰਟ ਕਰ ਸਕਦੇ ਹੋ ਵੀ ਇਹਦੀ ਗੱਲ ਨਾ ਸੁਣੇ ਚੋਰ ਹਰਾਮ ਖੋਰ ਹੈ ਚਾਹੇ ਆਪਣਾ ਭਾਈ ਹੋਵੇ ਭਾਈਓ ਯਾ ਬਾਰੇ ਦੀ ਗੱਲ ਨਾ ਮੰਨਿਓ ਡੋਬ ਨੂੰ ਤੁਹਾਨੂੰ ਵੀ ਆਪ ਤਾਂ ਡੁੱਬਿਆ ਹੋਇਆ ਹੈ ਆਪ ਡੁੱਬੇ ਚੋ ਵੇਦ ਮੈਂ ਚੇਲੇ ਦੇ ਬਹਾਏ ਇਹ ਤਾਂ ਕਹਿਤਾ ਚੇਲਿਆਂ ਨੂੰ ਅਲਰਟ ਕਰਨਾ ਸੀ ਕਿ ਤੁਸੀਂ ਨਾ ਡੁੱਬ ਆਪ ਡੁੱਬਿਆ ਹੈ ਉਹਦਾ ਗੁਣ ਦੱਸਦਾ ਉਹਦਾ ਉਗਣਾ ਦੱਸਿਆ ਸੱਚੇ ਬੋਲੇ ਭਾਈ ਭਾਈ ਫੇਰ ਵੀ ਹੋਈ ਹੈ ਕਹੇ ਕਬੀਰ ਰਾਮਾ ਰਾਮ ਛੂਟੋ ਨਹੀਂ ਤਾਂ ਬੁੱਢੇ ਭਾਈ ਭਾਈ ਕਿਹਾ ਰਾਮ ਅੰਦਰ ਸਭ ਦੇ ਉਹਦੇ ਚ ਰਮ ਜੋ ਆ ਤਾਂ ਨਹੀਂ ਡੁੱਬ ਜਾਓਗੇ ਡੁੱਬੇ ਹੋਏ ਤਾਂ ਹਾਂ ਭਾਈ ਕੋਈ ਬਹਿਰ ਵਿਰੋਧ ਵਾਲੀ ਗੱਲ ਹੈ ਇਹਦੇ ਚ ਸਮਝਾਉਣ ਵਾਲੀ ਗੱਲ ਹੈ ਕੋਈ ਘੂਰ ਕੇ ਸਮਝਾਈ ਨਹੀਂ ਤਾਂ ਹੁੰਦਾ ਜੇ ਨਾ ਛੱਡੇ ਕੋਈ ਗੱਲ ਜੇ ਕੋਈ ਉਲਟੀ ਗੱਲ ਬੁਰੀ ਆਦਤ ਨਾ ਛੱਡੇ ਘਰ ਦਾ ਤਾਂ ਉਹਨੂੰ ਘੂਰੀ ਦਾ ਹੁੰਦਾ ਕੌੜਾ ਨਹੀਂ ਬੋਲੀਦਾ ਉਹ ਗੁੱਸੇ ਨਾਲ ਨਹੀਂ ਬੋਲੀਦਾ ਪਰ ਉਹ ਗੁੱਸਾ ਵੀ ਹਮਦਰਦੀ ਹੈ ਚਪੇੜ ਮਾਰ ਕੇ ਬੱਚੇ ਨੂੰ ਸਮਝਾਉਂਦਾ ਪਿਓ ਕਿਉਂ ਦੁਸ਼ਮਣ ਹੈ ਉਹ ਜਿਵੇਂ ਉਹਦਾ ਹਮਦਰਦੀ ਹੈ ਭਲਾ ਉਸੇ ਦਾ ਤੇ ਗੁਰਮੁਖੀ ਕੀ ਕਹਿੰਦੇ ਨੇ ਜੇ ਗੁਰ ਝੜਕੇ ਤਾਂ ਮਿੱਠਾ ਲੱਗਦਾ جی تو گرم ہے جی تو سمجھ ہے کہ یہ میرے خاتے چڑک رہا ٹیچر کا گوریا ہوا جی تو بچہ کر لوگے گا سا پھر تو گیا فیل ہو جی جی سمجھ رہا کہ میرا فرا ہے یہ فرد ٹیچر تو سکھا ملے گا یہاں نفرت پالی ہوئی ہے نفرت کر کے گرو کرو کہ نفرت کرو کسی کو نفرت کرنے والا سکھ ہوئے نہیں سکو سکھ یہ ਸਿੱਖੀ ਦੇ ਸਰਜਣ ਪਏ ਤੁਰੇ ਫਿਰ ਕਹੀ ਜਾਣ ਅਸੀਂ ਸਿੱਖ ਜਿੰਨਾ ਨਫ਼ਰਤ ਕਰਨ ਵਾਲੇ ਨੇ ਕਿਸੇ ਨੂੰ ਵੀ ਕਿਸੇ ਨੂੰ ਵੀ ਨਫ਼ਰਤ ਕਰਨ ਵਾਲਾ ਦਰਗਾਹ 'ਚ ਸਿੱਖ ਪ੍ਰਮਾਣ ਨਹੀਂ ਹੋ ਸਕਦਾ ਕਦੇ ਵੀ ਹੋਣਾ ਨਹੀਂ ਚਾਹੇ ਜੋਰ ਲਾ ਲੈਣ ਇਹ ਗੁਰਬਾਣੀ ਤੋਂ ਪੁੱਛਣ ਵੀ ਪ੍ਰਮਾਣ ਹੋਊ ਜਾਂ ਨਹੀਂ ਹੋ ਗੁਰਬਾਣੀ ਨਹੀਂ ਮਰਦੀ ਉਹ ਸਿੱਖ ਇਹ ਦਰਗਾਹ ਦਾ ਫਰਮਾਨ ਹੈ ਦਰਗਾਹ 'ਚ ਨਹੀਂ ਸਿੱਖ ਲੋ ਠੀਕ ਹੈ ਤੇ ਸੰਤ ਮੂਲ ਸੰਤ ਹੋਰ ਹੈਗੇ ਨੇ ਸੰਤ ਚੋਰਾ ਰਾਮ ਹੈਗੇ ਨੇ ਪਰ ਦਰਗਾਹ ਜਨਾਂ 'ਚ ਕੋਈ ਵੀ ਨਹੀਂ ਪ੍ਰਵਾਨ ਅਸੀਂ ਉਹਨਾਂ ਨੂੰ ਸਮਝਾਉਣ ਪੜਾ ਨੂੰ ਪੜਾਉਣ ਵਾਸਤੇ ਸਕੂਲ ਹੁੰਦੇ ਨੇ ਪੜਾ ਨੂੰ ਕਤਲ ਕਰਨ ਵਾਸਤੇ ਸਕੂਲ ਹੁੰਦੇ ਨੇ ਮੈਨੂੰ ਪੜਾ ਮਾਰ ਦਿਓ ਪੜੇ ਰਹਿ ਜਾਣਗੇ ਬਾਕੀ ਯਾਰ ਪੜ ਜੰਮਦੇ ਨੇ ਤਾਂ ਹੀ ਸਕੂਲ ਕਾਲਜਾਂ ਦੀ ਲੋੜ ਹੈ ਪੜਾਉਣ ਵਾਸਤੇ ਜੇ ਮੂਰਖਾਂ ਕੋਰ ਹੈਗੇ ਨੇ ਤਾਂ ਹੀ ਗਿਆਨ ਦੀ ਲੋੜ ਪਈ ਹੈ ਤਾਂ ਹੀ ਬਾਣੀ ਤੁਰਕੀ ਬਾਣੀ ਆਈ ਹੈ ਉਹਨਾਂ ਨੂੰ ਸਮਝਾਉਣ ਵਾਸਤੇ ਜਿਹੜੇ ਸਮਝ ਜਾਣਗੇ ਉਹ ਵੀ ਠੀਕ ਹੈ ਨਾ ਸਮਝਣਗੇ ਆਪਣਾ ਕੀਤਾ ਪੜਨਗੇ ਕਾਲਜਾਂ ਸਕੂਲਾਂ ਜਿਹੜੇ ਪੜ ਜਾਂਦੇ ਨੇ ਅਫਸਰ ਬਣ ਜਾਂਦੇ ਨੇ ਜਿਹੜੇ ਨਹੀਂ ਪੜਦੇ ਲਿਖਦੇ ਉਹ ਡੰਦਰ ਰਹਿ ਜਾਂਦੇ ਨੇ ਕੋਈ ਛੋਟੀਆਂ ਨੌਕਰੀਆਂ ਦੇ ਧੱਕੇ ਖਾਂਦੇ ਰਹਿਣ ਆਪਣਾ ਕੀਤਾ ਬੋਲ ਪੜਾਉਣ ਵਾਲਿਆਂ ਦਾ ਕੰਮ ਸਿਰਫ ਦੱਸਣ ਵਾਲਿਆਂ ਦਾ ਕੰਮ ਸਿਰਫ ਦੱਸਣਾ ਗੁਰਬਾਣੀ ਦੇ ਪ੍ਰਚਾਰਕ ਗੁਰੂ ਦਾ ਕੰਮ ਭਗਤਾਂ ਦਾ ਕੰਮ ਸਿਰਫ ਦੱਸਣਾ ਆ ਰਹਾ ਹੈ ਇੱਕ ਆ ਰਹਾ ਹੈ ਜਿਹੜਾ ਮਰਜ਼ੀ ਸੁਣ ਲੈ ਤੂੰ ਲਾਹ ਲੈਣ ਆਇਆ ਪਰ ਲੱਗਿਆ ਹੋਇਆ ਕੋ ਫਕੜੇ ਕੁਫਰ ਦੇ ਕੰਮ ਝੂਠੇ ਕਬਰ ਲੱਗਿਆ ਉਹ ਕਿਤ ਕੋ ਫਕੜੇ ਸਭ ਮੁਕਦੇ ਚੱਲੀ ਰਹਿਣ ਤੇਰੀ ਜ਼ਿੰਦਗੀ ਮੁਕਦੀ ਜਾ ਰਹੀ ਹੈ ਬਸ ਉਹਨੂੰ ਅਲਰਟ ਕਰਤਾ ਕਹਿਤਾ ਬਾਕੀ ਉਹਦੀ ਮਰਜ਼ੀ ਇਹਦੇ ਨਾਲ ਨਾ ਸਾਡਾ ਕੋਈ ਨਾ ਵੈਰ ਹੈ ਨਾ ਕੋਈ ਵਿਰੋਧ ਹੈ ਨਾ ਕੋਈ ਸਾਡੀ ਨਫ਼ਰਤ ਹੈ ਨਾ ਨੂੰ ਉਹਨੂੰ ਦੱਸਦੇ ਕਿਉਂ ਕੋਈ ਬੰਦਾ ਦੁੱਧ ਨਹੀਂ ਜਾਂਦਾ ਉਹ ਉਹਦੇ ਭਾਂਡੇ ਜਰਾ ਕਿਸੇ ਕਬਰ ਮੂਲੇ ਦੁੱਧ ਲਈ ਹੁੰਦਾ ਆ ਕੋ ਬੋਰੀ ਲਈ ਜਾਂਦਾ ਪਿੱਛੇ ਕਣਕ ਦੀ ਉਹ ਲਈ ਹੁੰਦੀ ਜਾਂਦੀ ਹੈ ਜੇ ਕਿਸੇ ਨੂੰ ਉਹਨੂੰ ਦੱਸਦਾ ਭਾਈ ਤੇਰੀ ਬੋਰੀ ਲਈ ਹੁੰਦੀ ਹੈ ਉਹ ਬੜੀ ਗੱਲ ਹੈ ਉਹਦਾ ਨੁਕਸਾਨ ਕੀਤਾ ਫਾਇਦਾ ਕੀਤਾ ਇਹ ਮੈਨੂੰ ਲੱਗ ਰਹੀ ਹੈ ਉਹ ਦੱਸਿਆ ਹੀ ਗੁਰਬਾਣੀ ਨੇ ਤੇਰਾ ਨੁਕਸਾਨ ਹੋ ਰਿਹਾ ਜੇ ਉਹਨੂੰ ਤੁਸੀਂ ਬੁਰਾ ਕਹਿਣਾ ਤੇ ਬਹੁਤ ਮਤ ਦਾ ਥੋੜੀ ਮਾਰੀ ਹੋਈ ਹੈ ਉਹਨੂੰ ਕੀ ਫਰਕ ਪੈਂਦਾ ਬੁਰਾ ਕਹੀ ਜਾਓ ਕਬੀਰ ਨੂੰ ਫਰਕ ਕੀ ਫਰਕ ਪੈਂਦਾ ਕਬੀਰ ਨੂੰ ਕਹਿੰਦੇ ਨੇ ਕੁੱਤਾ ਕੁੱਤਾ ਭੌਂਕਦਾ ਨਾ ਕਬੀਰ ਕੁਕਰ ਰਾਮ ਕੋ ਨਾ ਕਬੀਰ ਕੁੱਤਾ ਜ਼ਰੂਰ ਹੈ ਪਰ ਰਾਮ ਦਾ ਕੁੱਤਾ ਜਿਵੇਂ ਰਾਮ ਕਹਿੰਦਾ ਉਹ ਭੌਂਕਦਾ ਬੁਧਿਆ ਮੇਰੋ ਨੋ ਤੁਹਾਨੂੰ ਮੇਰੇ ਨਾਮ ਦਾ ਨਹੀਂ ਪਤਾ ਮੇਰਾ ਨਾਮ ਮੋਤੀ ਹੈ ਕਬੀਰ ਕੂਕਰ ਰਾਮ ਕੋ ਮੁਤਿਆ ਮੇਰਾ ਨੋ ਮੋਤੀ ਕਾਦੇ ਗਿਆ ਕਿਉਂਕਿ ਮਨ ਮਾਨ ਹੈ ਸਰੀਰ ਨਹੀਂ ਹੈ ਕਬੀਰ ਮਨ ਮਾਨ ਕਰੂ ਹੈ ਕੁੱਤਾ ਭੌਂਕਦਾ ਤਾਂ ਮਨ ਹੈ ਪਰ ਇਹਨਾਂ ਦਾ ਮਾਇਆ ਭੌਂਕਦਾ ਸੀ ਉਹਦਾ ਸੱਚ ਝੂਠ ਭੌਂਕਦਾ ਸੀ ਉਹਦਾ ਸੱਚ ਭੌਂਕਦਾ ਸੱਚੇ ਨਾਲ ਜੁੜਿਆ ਹੋਇਆ ਉਹ ਸੱਚਾ ਜਿਹੜਾ ਹੈਗਾ ਜਿਵੇਂ ਕਹਿੰਦਾ ਉਹ ਭੌਂਕਦਾ ਕਬੀਰ ਕੂਕਰ ਰਾਮ ਕੋ ਮੁਤਿਆ ਮੇਰੋ ਲੋ ਗਲੇ ਹਮਾਰੇ ਜੇਬੜੀ ਮੇਰੇ ਗਲ ਤਰ ਰਸੀ ਪਾਈ ਉਹਦੀ ਪਟਾ ਪਾਇਆ ਹੈ ਪਟਾ ਪਾ ਕੇ ਰਸੀ ਪਾਈ ਹੈ ਜੇਬੜੀ ਜੋ ਖੇਚੇ ਤਰ ਜਾਉ ਜਿੱਦ ਨੂੰ ਜੇ ਪੰਡਤ ਨੂੰ ਕਹਿੰਦਾ ਭੌਂਕ ਉਹਨੂੰ ਭੌਂਕ ਤਾਂ ਜੇ ਜੋਗੀ ਨੂੰ ਕਹਿੰਦਾ ਭੌਂਕ ਉਹਨੂੰ ਭੌਂਕ ਦੇਣਾ ਮਾਲਕ ਦਾ ਮੁਕਾਬਲਾ ਕਰਤਾ ਨਹੀਂ ਫਿਰ ਕਹਿੰਦੇ ਤਾਂ ਮੋਰਾ ਪਾਗਲ ਹੈ ਕਹਿੰਦਾ ਹਾਂ ਹੈਗਾ ਪਾਗਲ ਕੌਣ ਕਹਿੰਦਾ ਨਹੀਂ ਹੈਗਾ ਪਾਗਲ ਪਰ ਮੈਂ ਰਾਮ ਦਾ ਬੋਰਾ ਕੀਤਾ ਹੋਇਆ ਰਾਮ ਕੀਓ ਬੋਰਾ ਮੈਨੂੰ ਰਾਮ ਨੇ ਪਾਗਲ ਬਣਾਤਾ ਮੈਂ ਅੰਦਰ ਗੱਲ ਰਾਮ ਦੀ ਦਸੀ ਰੱਖ ਨਹੀਂ ਸਕਦਾ ਜਿਹੜੀ ਦੱਸ ਦਿੰਦਾ ਮੈਂ ਬਾਹਰ ਦੱਸ ਦਿੰਦਾ ਪਾਗਲ ਤੇ ਗੱਲ ਨਹੀਂ ਨਾ ਅੰਦਰ ਪੈਂਦੀ ਹੁੰਦੀ ਕਹਿੰਦੇ ਨੂੰ ਦੱਸਿਓ ਘਰ ਦੀ ਗੱਲ ਬਾਹਰ ਦੱਸ ਦਿੱਤਾ ਜਾਵੇ ਮੇਰੇ ਨਹੀਂ ਹਾਲ ਹੁੰਦੀ ਜਿਹੜੀ ਉਹ ਮੈਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਰਾਮ ਕੀ ਉਹ ਬੋਰਾ ਸਤਗੁਰ ਜਾਣ ਕੇ ਉਹ ਪ੍ਰਭੂ ਬੋਰਾ ਸਤਗੁਰ ਨੇ ਮੇਰਾ ਭਰਮ ਜਾਤਾ ਪਰ ਤੁਹਾਡੇ ਅੰਦਰ ਭਰਮ ਕਿ ਸਾਡੀ ਕੋਲ ਉੱਚੀ ਹੈ ਅਸੀਂ ਵੱਡੇ ਆਦਮੀ ਹਾਂ ਮੇਰੇ ਅੰਦਰ ਭਰਮ ਨਹੀਂ ਹੈ نہ میری کل ہے نہ میری کوئی جات ہے نہ ناول سنساریاں جڑی تھوڑی جی کلان وہ چڑھتی ہوں میرا برم سے دور ہو گیا تھی براہ محسوس بس مرد ہو میں نہیں بول رہا آتما کی کوئی کل نہیں ہوں ساری آتما کل ਇੱਕ ਪਿਤਾ ਕਿਸ ਕੇ ਹੰਬਰ ਸਤਗੁਰ ਜਾਣ ਕੇ ਉਹ ਪ੍ਰਭੂਰਾ ਮੇਰਾ ਪਰਮ ਜਾਣਦਾ ਸਤਗੁਰ ਨੇ ਪਰ ਬੋਰਾ ਕਾਣ ਹੁੰਦਾ ਸੋ ਬੋਰਾ ਜੋ ਆਪਣਾ ਪਛਾਣ ਤੁਸੀਂ ਆਤਮਾ ਨੂੰ ਪਛਾਣੋ ਬੋਲਣ ਵਾਲੀ ਆਤਮਾ ਸਰੀਰ ਨੂੰ ਤੁਸੀਂ ਆਪਣਾ ਮੈਂ ਕਹੀ ਜਾਂਦੇ ਤੁਸੀਂ ਸਰੀਰ ਨਹੀਂ ਤੁਸੀਂ ਆਤਮਾ ਜਿੱਦਣੇ ਪਛਾਣ ਲਓਗੇ ਉਦੋਂ ਤੁਸੀਂ ਮੇਰੇ ਵਰਗੇ ਬੋਰੇ ਹੋ ਜਾਓਗੇ ਤੇ ਨਹੀਂ ਤੁਸੀਂ ਬੋਰੇ ਹੋ ਦਰਗਾਹ ਹੈ ਤੁਹਾਨੂੰ ਬੋਰਾ ਕਹਿੰਦੇ ਨੇ ਤੁਸੀਂ ਮੈਨੂੰ ਬੋਰਾ ਕਹਿੰਦੇ ਹੋ ਕਿਉਂਕਿ ਦਰਗਾਹ ਤੋਂ ਬੋਲੀ ਸਾਡੀ ਉਲਟ ਹੈ ਦਰਗਾਹ ਭਗਤ ਵਸਦੇ ਨੇ ਸਾਰੇ ਭਗਤਾਂ ਦੇ ਤੇ ਸੰਸਾਰੀ ਲੋਕ ਵਸਦੇ ਨੇ ਸੰਸਾਰ ਦੀ ਲੋਕਾਂ ਦੀ ਅਰ ਭਗਤਾਂ ਦੀ ਆਪਸ ਵਿੱਚ ਸਿੱਧੀ ਮਿਲਦੀ ਹੋਣੀ ਹੈ ਭਗਤਾਂ ਦੇ ਸਾਰੀਆਂ ਜੋੜ ਕਦੇ ਨਾ ਹੈ ਤੁਸੀਂ ਮੈਨੂੰ ਬੋਰਾ ਕਹਿੰਦੇ ਹੋ ਸੰਸਾਰ ਦੇ ਵਿੱਚ ਲੋਕ ਉਹਨਾਂ ਮੇਰੀ ਰਾਇ ਨਹੀਂ ਨਾ ਬੜੀ ਤਾਂ ਬੋਰਾ ਕਹਿੰਦੇ ਦਰਗਾਹ ਜੋ ਤੁਹਾਨੂੰ ਸਾਰਿਆਂ ਨੂੰ ਬੋਰੇ ਕਹਿੰਦੇ ਨੇ ਉਥੋਂ ਆਇਆ ਸੋ ਬੋਰਾ ਜੋ ਆਪ ਨੂੰ ਪਛਾਣੇ ਜਿਹਨੇ ਆਪਣਾ ਆਪ ਪਛਾਣੇ ਨਹੀਂ ਉਹ ਬੋਰਾ ਜਿਹੜਾ ਆਪ ਪਛਾਣ ਲੂ ਉਹਨੂੰ ਸੰਸਾਰ ਬੋਰਾ ਕਹੂਗਾ ਪਰ ਦਰਗਾਹ ਵਾਲੇ ਨਹੀਂ ਕਹਿੰਦੇ ਬੋਰਾ ਦਰਗਾਹ ਵਾਲਿਆਂ ਨੂੰ ਕੀ ਕਹਿੰਦੇ ਨੇ ਦਰਗਾਹ ਵਾਲਿਆਂ ਨੂੰ ਕਹਿੰਦੇ ਨੇ ਪੁੱਛੋ ਸਿਆਣਿਆਂ ਜਾਏ ਉਹਨੂੰ ਸਿਆਣਾ ਕਹਿੰਦੇ ਨੇ ਉਹ ਬਵੇਕੀ ਕਹਿੰਦੇ ਨੇ ਉਹ ਗਿਆਨੀ ਕਹਿੰਦੇ ਨੇ ਗਿਆਨੀਆਂ ਦਾ ਤਨ ਨਾਮ ਹੈ ਸੰਸਾਰ ਦੀ ਬੋਲੀ ਤੋਂ ਬੋਰੇ ਨੂੰ ਗਿਆਨੀ ਕਹਿੰਦੇ ਨੇ ਬਵੇਕੀ ਕਹਿੰਦੇ ਨੇ ਵਿਚਾਰਵਾਨ ਕਹਿੰਦੇ ਨੇ ਤੇ ਤੁਸੀਂ ਕਹਿੰਦੇ ਬੋਲ ਬਿਨ ਨਾਮ ਹੈ ਬੋਲੇ ਸਭ ਬੇਕਾਰ ਬਿਨ ਨਾਮ ਹੈ ਬੋਲੇ ਜਿਹੜੇ ਨਾਮ ਤੋਂ ਬਿਨਾ ਬੋਲਦੇ ਨੇ ਬੋਲਣਾ ਆਊਗਾ ਉਹ ਵਜਨ ਜਿੰਨਾ ਵੀ ਨਾਮ ਤੋਂ ਜੁੜੇ ਤੇ ਬਿਨਾ ਸਾਰਾ ਪ੍ਰਚਾਰ ਹੋ ਰਿਹਾ ਸਿੱਖ ਮਤ ਸਾਰਾ ਬੇਕਾਰ ਹੈ ਇਹਨੇ ਬੇੜਾ ਵਰ ਕੀਤਾ ਨਾਮ ਤੱਕ ਕੋਈ ਉਪੜਿਆ ਨਹੀਂ ਗੁਰਬਾਣੀ ਦੀ ਸੋਚੀ ਆਈ ਨਹੀਂ ਪ੍ਰਚਾਰ ਕਰਤਾ ਇਹਨਾਂ ਨੇ ਧੂਆਂ ਤਾਰ ਬੇੜਾ ਗਰਕ ਹੋ ਗਿਆ ਸਭ ਇਹ ਕਿ ਸੀ ਪ੍ਰਥਮੇ ਮਨ ਹੈ ਆਪਣਾ ਪਾਛੇ ਖਬਰ ਰਝਾਵਾ ਇਹ ਗੱਲ ਬੰਦੀ ਦੀ ਸੀ ਇਹ ਗੱਲ ਅਣਸੁੜੀ ਕਰਤੀ ਗੁਰੂ ਦੀ ਗੱਲ ਜੇ ਅਣਸੁੜੀ ਕਰਦੀ ਏ ਉਹਦਾ ਰਿਜ਼ਲਟ ਕੀ ਹੋਊਗਾ ਜੇ ਗੁਰੂ ਕਹਿੰਦੇ ਹੋ ਤੁਸੀਂ ਇਹ ਗੱਲ ਆਣ ਥੋੜੀ ਕੀਤੀ ਕਿਉਂ ਜਵਾਬ ਕੌਣ ਦੇਊਗਾ ਜੇ ਅਣ ਥੋੜੀ ਕੀਤੀ ਹੈ ਨਾ ਉਹਦਾ ਰਿਜ਼ਲਟ ਵੀ ਸਾਡੇ ਸਾਹਮਣੇ ਅਸਲ ਚ ਅਸੀਂ ਗੱਲਾਂ ਸੁਣੀਆਂ ਕੀਤੀਆਂ ਨੇ ਗੁਰਬਾਣੀ ਦੀਆਂ ਬੇਅੰਤ ਜਿਹੜੀਆਂ ਸੁਣੀਆਂ ਕੀਤੀਆਂ ਨੇ ਉਹੀ ਗੱਲਾਂ ਅਸੀਂ ਡਿਸਕਸ ਕਰ ਰਹੇ ਹਾਂ ਕਿ ਇਹ ਗੱਲਾਂ ਸੀਆਂ ਵਿੱਚ ਲਿਖੀਆਂ ਹੋਈਆਂ ਹੈ ਤੁਸੀਂ ਅਣਸੁਣੀਆਂ ਜੇ ਕੀਤੀਆਂ ਨੇ ਇਹ ਕਾਰਨ ਹੈ ਤੁਹਾਡੇ ਤੁਹਾਡੀ ਮਤ ਮਾਰੀ ਜਾਣ ਦਾ ਮਤ ਨਹੀਂ ਗਈ ਟਾਰਗੇਟ ਬਣਾਉਣਾ ਸੀ ਸਿੱਖੀ ਦਾ ਗੁਰਬਾਣੀ ਚੋਂ ਟਾਰਗੇਟ ਬਣਾ ਲਿਆ ਤੁਸੀਂ ਆਪਣੀ ਮਰਜ਼ੀ ਨੂੰ ਟਾਰਗੇਟ ਕੀ ਬਣਾ ਰਾਜ ਕਰੇਗਾ ਖਾਲਸਾ ਟਾਰਗੇਟ ਬਣਾ ਲਿਆ ਗੁਰਬਾਣੀ ਦਾ ਟਾਰਗੇਟ ਕੀ ਸੀ ਰਾਜ ਦੇ ਪ੍ਰਤੀ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨਪ੍ਰੀਤ ਚਰਨ ਕਬਲਾਰੇ ਰਾਜ ਦੀ ਇੱਛਾ ਨਹੀਂ ਹੈ ਮੁਕਤੀ ਦੀ ਵੀ ਇੱਛਾ ਰਹੀ ਹੈ ਜੋਗੀਆਂ ਦੀ ਮੁਕਤੀ ਦੀ ਇੱਛਾ ਹੈ ਵਿਸ਼ਨੂੰ ਦੇ ਰਾਜ ਦੀ ਇੱਛਾ ਹੈ ਪਹਿਲਾ ਪਰ ਕੀਤੀ ਹੈ ਉਹ ਦਖਣੀ ਹੁੰਦਾ ਦੱਖਣੀ ਓਕਾਰ ਦਖਣੀ ਓਕਾਰ ਦੇ ਵਿੱਚ ਵਿਸ਼ਨੂੰ ਦੀ ਗੱਲ ਹੈ ਪਾਂਡੇ ਦੀ ਗੱਲ ਹੈ ਸਿੱਧ ਬੋਲ ਜੋਗੀਆਂ ਦੀ ਗੱਲ ਹੈ ਵਿਸ਼ਨੂੰ ਭਗਤੀ ਹੋਰ ਹੈ ਸ਼ਿਵ ਭਗਤੀ ਹੋਰ ਹੈ ਇਹ ਸ਼ਿਵ ਭਗਤੀ ਹੈ ਸਮਝੀ ਜਿਹੜੀ ਭਗਤੀ ਸ਼ਿਵ ਕਰਦਾ ਹੈ ਉਹ ਭਗਤੀ ਹੈ ਨਾ ਕਿ ਸ਼ਿਵ ਜੀ ਦੀ ਭਗਤੀ ਹੈ ਸ਼ਿਵ ਆਪ ਸਮਾਧੀ ਲਾਉਂਦਾ ਜੋਗੀ ਸਮਾਧੀ ਲਾਉਂਦਾ ਵਿਸ਼ਨੂੰ ਵੀ ਭਗਤੀ ਕਰਦਾ ਹੈ ਜਿਹੜੀ ਵਿਸ਼ਨੂੰ ਨੇ ਭਗਤੀ ਦਸੀ ਹੈ ਵੀ ਐ ਕਰੋ ਆਪ ਵੀ ਉਹੀ ਕਰਦਾ ਹੈ ਤੇ ਲੋਕ ਵੀ ਉਹੀ ਕਰਦੇ ਨੇ ਇਹ ਭਗਤੀ ਗੁਰੂ ਨਾਨਕ ਨੇ ਕੀਤੀ ਹੈ ਜਿਹੜੀ ਇਹ ਸਿੱਖਾਂ ਨੇ ਕਰਨੀ ਲਈ ਸੀ ਅਸੀਂ ਗੁਰੂ ਨਾਨਕ ਦਾ ਨਹੀਂ ਨਾਮ ਜਪੜੋ ਜਿਹਦਾ ਗੁਰੂ ਨਾਨਕ ਨੇ ਨਾਮ ਜਪਿਆ ਜਿਵੇਂ ਸਾਨੂੰ ਦੱਸਿਆ ਸੀ ਉਹ ਕਰਨ ਸ਼ਿਵ ਜੀ ਜਟਾ ਰੱਖਦਾ ਜੋਗੀਆਂ ਦੇ ਜਟਾ ਰੱਖੀਆਂ ਸ਼ਿਵ ਜੀ ਆਪ ਸੁਭਾਦੀ ਲਾਉਂਦਾ ਜੋਗੀ ਸੁਭਾਦੀ ਲਾਉਂਦੇ ਨੇ ਸ਼ਿਵ ਜੀ ਆਪ ਜਪਣਾ ਚਾਹੇ ਜੰਗਲ ਚ ਰਹਿੰਦੇ ਨੇ ਰਾਜ ਨਾ ਜਾਹੂ ਸ਼ਿਵ ਭਗਤ ਵਿਸ਼ਨੂੰ ਦੀ ਭਗਤੀ ਮੈਂ ਨਹੀਂ ਕਰਦੀ ਵਿਸ਼ਨੂੰ ਦੀ ਭਗਤੀ ਨਾਲ ਰਾਜ ਤੱਕ ਪਹੁੰਚ ਜਾਣਾ ਤਪ ਕਰਕੇ ਰਾਜ ਮਿਲਦਾ ਨਾ ਰਾਜ ਤੋਂ ਬਾਅਦ ਨਰਕ ਜਾਊਗਾ ਤੋ ਉਹ ਰਾਜ ਰਾਜ ਨਰ ਸਿਆਸਤ ਕਰਤੀ ਉਹ ਭਗਤੀ ਬਾਕੀ ਆ ਮੁਕਤੀ ਦੀ ਭਗਤੀ ਜੋਗੀਆਂ ਦੀ ਮੈਂ ਇਹ ਵੀ ਨਹੀਂ ਚਾਹੁੰਦਾ ਕਿਉਂ ਇਹ ਵੀ ਅੱਜ ਜਰਾ ਹੈ ਔਰ ਜਿਹੜੀ ਭਗਤੀ ਇਹ ਕਰਦੇ ਨੇ ਜਿਸ ਤਰੀਕੇ ਨਾਲ ਮੁਕਤੀ ਮਿਲਦੀ ਵੀ ਹੈ ਜੀ ਮੁਕਤ ਬਪਰੀ ਵੀ ਗਿਆਨੀ ਤਿਆਗਾ ਹੈ ਜਿਹੜਾ ਗਿਆਨੀ ਹੈ ਮੁਕਤੀ ਨੂੰ ਵੀ ਤਿਆਗ ਦਿੰਦਾ ਹੈ ਮੁਕਤੀ ਵੀ ਛੱਡਦੀ ਮੁਕਤ ਨਾ ਚਾਹੂ ਕਿਸੇ ਪਤਾ ਕਿ ਇਹ ਗੱਲ ਕੀ ਹੈ ਟਾਰਗੇਟ ਨਹੀਂ ਹੈ ਗੁਰਬਾਣੀ ਤੋਂ ਲਿਆ ਕਿ ਟਾਰਗੇਟ ਗੁਰਬਾਣੀ ਤੋਂ ਗੁਰੂ ਤੋਂ ਸਮਝਦੇ ਨਾ ਜੇ ਤੁਸੀਂ ਕਹਿੰਦੇ ਹੋ ਸਾਡਾ ਗ੍ਰੰਥ ਸਾਹਿਬ ਗੁਰੂ ਹੈ ਕੋਤੀ ਸਾਹਿਬ ਨੂੰ ਅਸੀਂ ਗੁਰੂ ਮੰਨਦੇ ਹੋ ਇਹਦੀ ਸੁਣਦੇ ਕਿਉਂ ਨਹੀਂ ਇਹ ਤਾਂ ਪੁੱਛਦੇ ਕਿਉਂ ਨਹੀਂ ਆਪਣੇ ਮਰਜ਼ੀ ਕਿਉਂ ਕਰਦੇ ਹੋ ਨਾਲੇ ਪੜਦੇ ਹੋ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਤੁਹਾਨੂੰ ਤਾਂ ਆ ਗਿਆ ਕੁਝ ਵੀ ਕਰਨ ਲੱਗੋ ਪਹਿਲਾਂ ਪੁੱਛੋ ਕਿ ਕਿਵੇਂ ਕਰੀਏ ਫਿਰ ਪੜਦੇ ਕਹਤੇ ਹੋ ਪੜਨ ਤੱਕ ਸੀਮਤ ਹੈ پڑ پڑ گی لتی ہے باوجود لکھے ہوئے تھے پڑپڑ گیڈی لتیے لکھے باوجود اہی کام کرتے ہیں پڑھیے پڑپڑ گی لتی اور پڑھے ہوئے کی ہے پڑھے ہوئے گنا گنا کر دیا پڑھ کے گنا کر رہے ہیں پڑھیا ہو میں گنا کر پڑھتے بھی آ گناہ بھی کر رہے ہیں وہی ਫਿਰ ਗੁਰੂ ਲੋਕੀ ਬਣ ਗਏ ਰਾਜ ਬਿਲੂ ਕੀ ਖਵਾਰੀ ਜੇ ਖਵਾਰੀ ਮਿਲ ਰਹੀ ਹੈ ਠੀਕ ਮਿਲ ਰਹੀ ਹੈ ਮਿਲਣੀ ਖਵਾਰੀ ਚਾਹੀਦੀ ਹੈ ਸਿੱਖਣ ਜਿਹੜਾ ਆਪਣੇ ਗੁਰੂ ਦੀ ਨੂੰ ਛੱਡ ਦੇਵੇ ਉਹ ਖਵਾਰੇ ਹੋਊਗਾ ਇਹ ਖਵਾਰੀ ਕਾਦੇ ਵਾਸਤੇ ਹੈ ਫੇਰ ਤੁਹਾਨੂੰ ਮਿਲਣ ਵਾਸਤੇ ਫੇਰ ਗੁਰਬਾਣੀ ਦੀ ਛਾਂ ਡੋਲ ਵਾਸਤੇ ਖਵਾਰੀ ਆ ਯਾਰ ਆ ਚੱਲ ਕੇ ਦੇਖ ਲੋ ਭਾਈ ਕਿੰਨਾ ਗਲਾਬ ਆ ਤੁਹਾਨੂੰ ਦੇਖ ਲਓ ਛਿੱਤਰ ਖਾ ਕੇ ਆਪੇ ਆ ਜਾਣ ਤੇ ਛੱਡੇ ਥੱਕ ਟੁੱਕ ਕੇ ਹੋਰ 200 ਸਾਲ 100 ਸਾਲ ਤੱਕੇ ਖਾ ਕੇ ਆਪੇ ਆ ਜਾਓਗੇ ਖਵਾਰ ਹੋਏ ਸਭ ਖਵਾਰ ਹੋ ਕੇ ਬਣ ਜਾਣਗੇ ਬਿਰਨਾ ਦਪੂਗੇ ਬਚੇ ਛੜਨ ਜੋ ਹੁਕਮ ਦੀ ਛੜਨ ਆਏ ਤੋਂ ਬਿਨਾ ਨਾਮ ਦੀ ਛੜਨ ਆਏ ਤੋਂ ਬਿਨਾ ਸੱਚ ਦੀ ਛੜਨ ਆਏ ਤੋਂ ਬਿਨਾ ਗੁਰਬਾਣੀ ਨੂੰ ਬੰਦੇ ਤੇ ਬਿਨਾ ਗੁਰਬਾਣੀ ਦੀ ਛੜਨ ਆਏ ਤੋਂ ਬਿਨਾ ਜੰਮਣ ਮਰਨਾ ਨਹੀਂ ਘਟਿਆ ਜਾਣਾ ਬਚੇ ਦਾ ਮਤਲਬ ਹੈ ਫਿਰ ਬਚੂਗਾ ਜੰਮਣ ਮਰਨ ਤੋਂ ਹੋਰ ਕੋਈ ਤਰੀਕਾ ਹੀ ਨਹੀਂ ਭੱਜ ਲੋ ਜਿੱਥੇ ਮਰਜੀ ਫਿਰਿਓ ਜਿੱਥੇ ਤੱਕ ਮਰਜੀ ਫਿਰਿਓ ਛੂਟ ਹੈ ਬਿਨ ਨਾਮ ਹੈ ਬੋਲੇ ਸਭ ਵਿਕਾਰ ਬਾਜੋ ਜੋ ਨਾਮ ਦੇ ਬਿਨਾ ਬੋਲਦੇ ਨੇ ਸਾਰੇ ਵਿਕਾਰ ਨੇ ਚਾਹੇ ਅਖੋਤੀ ਕੀਰਤਨ ਦਰਬਾਰ ਕਰਾਉਂਦੇ ਨੇ ਚਾਹੇ ਬੜੇ ਬੜੇ ਸੈਮੀਨਾਰ ਕਰਾਉਂਦੇ ਨੇ ਸਭ ਬੇਕਾਰ ਨੇ ਰੱਟ ਕਿਸੇ ਦਾ ਕੁਛ ਨਹੀਂ ਆ ਰਿਹਾ ਆਪ ਬੰਦੇ ਨੇ ਥੋੜਾ ਲਾਉਂਦੇ ਆ ਅਸੀਂ ਇਹ ਕਰਦੇ ਆ ਉਹ ਕਰਦੇ ਨੇ ਅਰਬਾਂ ਖਰਬਾਂ ਰੁਪਏ ਖਰਚ ਕਰਦੇ ਨੇ ਪਰ ਰੁਪਏ ਤਾਂ ਜਿਹੜੇ ਸਿੱਖ ਨਹੀਂ ਆ ਤਾਂ ਨਹੀਂ ਸਿੱਖ ਗਰੀਬ ਨੇ ਉਹਨਾਂ ਤੇ ਖਰਚ ਕਰਦੇ ਹੋ ਪਤਾ ਤਾਂ ਲੱਗੇ ਵੀ ਸਿੱਖ ਕਹੇ ਜੇ ਤੁਸੀਂ ਆਪਣੇ ਜਵਾਕਾਂ ਨੂੰ ਜ਼ਹਿਰ ਖੜਾਈ ਜਾਂਦੇ ਹੋ ਇਹ ਸੰਖੀਆ ਘੋਰ ਬਤ ਮਾਰੀ ਗਈ ਆਪੇ ਗੁਰੂ ਦੇ ਰੌਦੇ ਦਾਨ ਕਰਕੇ ਆਪੇ ਖਾਈ ਜਾਂਦਾ ਜਿਹੜਾ ਤੁਸੀਂ ਦਸਵੰਦ ਦਿੰਦੇ ਹੋ ਕਾਹਦੇ ਵਾਸਤੇ ਦਿੰਦੇ ਹੋ ਆਪ ਖਾਣ ਵਾਸਤੇ ਦਿੰਦੇ ਹੋ ਤੁਸੀਂ ਖਰਚ ਜੇ ਕਰਨਾ ਹੈ ਉਹਨਾਂ ਦੇ ਕਰੋ ਜਿਹੜੇ ਸਿੱਖ ਹੈ ਨਹੀਂ ਤਾਂ ਅਗੇ ਸਿੱਖੀ ਦਾ ਅਸਰ ਉਹਨਾਂ ਦੇ ਦਿਮਾਗ ਤੇ ਪਵੇ ਸਿੱਖੀ ਕੀ ਹੁੰਦੀ ਹੈ ਤੁਹਾਡੇ ਤੇ ਤਾਂ ਤੁਹਾਡੇ ਤੇ ਵੀ ਫਿਰ ਪੋਜ਼ਿਟਿਵ ਪਊਗਾ ਸਾਡੇ ਤੇ ਪੋਜ਼ਿਟਿਵ ਅਸਰ ਸਿੱਖੀ ਦਾ ਉਦਲ ਪਊ ਜਦੋਂ ਅਸੀਂ ਗੋਲਕ ਤੇ ਪੈਸੇ ਤੋਂ ਸਾਡੀ ਅਸੀਂ ਨੂੰ ਜ਼ਹਿਰ ਬਣ ਲਈ ਇਹ ਸੱਚਿਆ ਹੁਣ ਇਹ ਉਹਨਾਂ ਗਰੀਬਾਂ ਦਾ ਹੱਕ ਹੈ ਜਿਹੜੇ ਸਿੱਖੀ ਨਾਲ ਜੋ ਜੁੜੇ ਨਹੀਂ ਹੋਏ ਉਹਨਾਂ ਦੇ ਅੰਦਰ ਪ੍ਰੇਮ ਪੈਦਾ ਕਰੂ ਸਿੱਖੀ ਦਾ ਉਹਨਾਂ ਦੇ ਅੰਦਰ ਤਾਂ ਸਿੱਖੀ ਵਾਸਤੇ ਪ੍ਰੇਮ ਉਹਨਾਂ ਖਾਤਰ ਤਾਂ ਦਵਾਈ ਹੈ سارے واسطے جہر ہے وہاں واسطے کیا نہیں وہاں واستے جہاں وہ کھا کے پرم پیدا ہو سکی واسطے سڈے اندر جہ پیدا ہوگی سارے واسطے جہ جہ پھیلی ہوئی ہے سارے سچ ہے کون کہہ تو ہے ਝੂਠਾ ਕਹਿੰਦੇ ਡਿਸਕਸ ਕਰ ਲੈਣ ਟੈਲੀਵਿਜ਼ਨ ਤੇ ਬੈਠ ਕੇ ਕਰ ਲੈਣ ਮੈਦਾਨ 'ਚ ਕਰ ਲੈਣ ਸਾਰੇ ਧਰਮ ਇਕੱਠੇ ਕਰਕੇ ਕਰ ਲੈਣ ਸਿਰਫ ਅਸੀਂ ਆਪਣੇ ਤੱਕ ਸੀਮਤ ਕਰ ਲਿਆ ਪੈਸੇ ਨੂੰ ਸਿੱਖਣ ਦੀ ਤਰੱਕੀ ਤੱਕ ਸਾਡੇ ਅੰਦਰ ਜ਼ਹਿਰ ਫੈਲ ਗਈ ਹੈ ਅਨੰਦਪੁਰ ਸਾਹਿਬ ਤੇ ਖਚਰਾਈ ਸੀ ਮਾਇਆ ਦੀ ਧਲਦੀ ਉਸ ਨੇ ਕਾਰਾ ਕਰਤਾ ਫਤਿਹਗੜ੍ਹ ਸਾਹਿਬ ਕਰਤਾ ਨਾ ਕਰ ਖੱਚਰ ਵੀ ਗਈ ਕਰ ਵੀ ਗਿਆ ਵੀ ਹੋ ਗਿਆ ਬਾਕੀ ਸਾਰਾ ਤਲਖ ਗੁਰੂ ਸਾਹਿਬ ਨੇ ਸਿਖਾਤਾ ਉੱਥੇ ਸਰੋਂ ਦੇ ਸਿਖਾਤਾ ਉਹਦੇ ਨਾਲ ਬੰਦਾ ਬੇਈਮਾਨ ਕਰਤਾ ਗੁਰਦੁਆਰਿਆਂ 'ਚ ਈਰਖਾ ਲੜਾਈ ਝਗੜਾ ਰੋਜ਼ ਪੱਗਾਂ ਜਿਹੜੀਆਂ ਲੈਂਦੀਆਂ ਨੇ ਤਲਵਾਰਾਂ ਚੱਲਦੀਆਂ ਕਾਹਦੇ ਵਾਸਤੇ ਚੱਲਦੀਆਂ ਨੇ ਬੰਦੀ ਕਾਹਦੇ ਵਾਸਤੇ ਹੈ ਪੈਸੇ ਵਾਸਤੇ ਗੁਰਦੁਆਰੇ ਪੈਸਾ ਚੜਾਉਣਾ ਗੁਰਬੰਤ ਨਾਲ ਧਰੋ ਕਰਨ ਦੇ ਬਰਾਬਰ ਹੈ ਹੋਰ ਕੁਝ ਨਹੀਂ ਉਹ ਲੋਕ ਧਰੋ ਕਰ ਰਹੇ ਨੇ ਅਣਜਾਣ ਬਣੇ ਪਤਾ ਨਹੀਂ ਹਾਂ ਅਣਜਾਣ ਪੜੇ ਕਰ ਰਹੇ ਤੁਹਾਨੂੰ ਗਿਆਨ ਹੈ ਆਪਣੇ ਹੱਥ ਨਾਲ ਉਹਨਾਂ ਲੋਕਾਂ ਦੇ ਉਹ ਪੈਸਾ ਖਰਚ ਕਰਨ ਜਿਹੜੇ ਸਿੱਖ ਨਹੀਂ ਹਨ ਕਿਆ ਜਿਹੜੇ ਸਿੱਖ ਅਤ ਗਰੀਬ ਨੇ ਲੋੜ ਹੈ ਉਹਦੇ ਵੀ ਖਰਚ ਕੀਤਾ ਜਾ ਸਕਦਾ ਹੈ ਇਹ ਗੱਲ ਗਲਤ ਹੈ ਕਿ ਜਿਹੜੇ ਸਿੱਖਲੀ ਗੱਲ ਸਿੱਖ ਨੇ ਉਹਨਾਂ ਦੇ ਖਰਚ ਕਰਨਾ ਦੋਹਾਂ ਤੇ ਨਹੀਂ ਕਰਦੇ ਫਿਰ ਅਸੀਂ ਇੱਕ ਪਿਤਾ ਇੱਕ ਕਿਹਾ ਬਾਰਕ ਵਾਲੀ ਗੱਲ ਨਹੀਂ ਬਣਦੀ ਫਿਰ ਇਹ ਦੇਸੀ ਕੋਲ ਫਰਕ ਆ ਗਿਆ ਸਾਡੇ ਖਾਤਰ ਤਾਂ ਸਾਰੇ ਸਿੱਖ ਸਿੱਖ ਭੇਦ ਨਾਲ ਨਹੀਂ ਹੁੰਦਾ ਭੇਦ ਨਾਲ ਸਿੱਖਦੀ ਹੈ ਭੇਦ ਨਾਲ ਸਿੱਖੀ ਦਾ ਕੋਈ ਸਮਝ ਨਹੀਂ ਅੰਤਰਾਤਮਾ ਦੀ ਆਵਾਜ਼ ਨੂੰ ਮੰਨਣ ਵਾਲਾ ਸਿੱਖਾ ਨਾ ਮੰਨਣ ਵਾਲਾ ਸਿੱਖ ਨਹੀਂ ਬਸ ਅੰਤਰਾਤਮਾ ਦੀ ਆਵਾਜ਼ ਸਭ ਦੇ ਅੰਦਰ ਹੈ ਸਤਗੁਰ ਤੇ ਖਾਲੀ ਕੋਈ ਨਹੀਂ ਜੇ ਸਤਗੁਰ ਤੇ ਖਾਲੀ ਕੋਈ ਨਹੀਂ ਸਿੱਖ ਸਾਰੇ ਹੀ ਉਹਨੂੰ ਉਹਦੇ ਸਤਗੁਰ ਨਾਲ ਜੋੜ ਦਿਓ ਪੱਕਾ ਸਿੱਖ ਬਣਾ ਦਿਓ ਜੇ ਕਿਸੇ ਨੇ ਸਿੱਖ ਬਣਨਾ ਹੈ ਆਪਣੇ ਅੰਦਰ ਦੇ ਸਤਗੁਰ ਨਾਲ ਜੁੜ ਜਾਓ ਜੋੜ ਦਿਓ ਸਿੱਖੀ ਜੋੜ ਸਿੱਖੀ ਫੈਲਾਉਣ ਦਾ ਤਰੀਕਾ ਇਹ ਹੈ ਸੌਖਾ ਤਰੀਕਾ ਉਹਨੂੰ ਇਹ ਨਾ ਕਹੋ ਵੀ ਤੂੰ ਹਾਂ ਆਹ ਤਾਂ ਸਰਕਾਰ ਵੀ ਕਹਿੰਦੀ ਹੈ ਗੁਟਕੇ ਘੜ ਕੇ ਆ ਜਿਹੜੇ ਬੇਖੂਖ ਆ ਤਮਾਕੂ ਵਗੈਰਾ ਵੀ ਛੱਡ ਦਿਓ ਇਹ ਤਾਂ ਇੱਕ ਮੈਡੀਕਲ ਅਪਰੋਚ ਵੀ ਹੈ ਇਹ ਤਾਂ ਸਰੀਰਕ ਨੁਕਸਾਨ ਵੀ ਹੈ ਇਹਦੇ ਨੇ ਜ਼ੋਰ ਦੇ ਸਕਦੇ ਇਹ ਤੇ ਜ਼ੋਰ ਦਿੱਤਾ ਜਾ ਸਕਦਾ ਕੇਸ ਰੱਖੋ ਰੱਖ ਲਓ ਇਹ ਪ੍ਰੇਰਣਾ ਦੇ ਸਕਦੇ ਨੇ ਜ਼ੋਰ ਨਹੀਂ ਦੇ ਸਕਦੇ ਤੇ ਪ੍ਰੇਰਣਾ ਦੇ ਸਕਦੇ ਵੀ ਭਾਈ ਰੱਖਣੀ ਚਾਹੀਦੀ ਨੇ ਸਮਝਾਓ ਦੇ ਰਹੋ ਹੌਲੀ ਹੌਲੀ ਰੱਖ ਲੈਣਗੇ ਕੋਈ ਸ਼ਾਇਦ ਪਹਿਲੀ ਵਾਰੇ ਕੋਈ ਰੱਖ ਪਰ ਇਹ ਕੇਸ ਰੱਖਣ ਨੂੰ ਵੀ ਸਿੱਖੀ ਦਾ ਮੁੱਦਾ ਨਹੀਂ ਬਣਾਉਣਾ ਉਹਨੂੰ ਬਣਾਇਆ ਜਾ ਸਕਦਾ ਮੁੱਦਾ ਸਾਰੇ ਧਰਮ ਦਾ ਹੀ ਮੁੱਦਾ ਸਰਕਾਰ ਦਾ ਵੀ ਹੁਣ ਮੁੱਦਾ ਤਮਕੂ ਸਾਰੀ ਵੜਦਾ ਹੀ ਮੁੱਦਾ ਨਾਨਕ ਨਾਮ ਰਤੇ ਤਿੰਨ ਕੋ ਜੈਕਾਰ ਨਾਨਕ ਨਾਮ ਰਤੇ ਨਾਨਕ ਦਾ ਜਿਹੜਾ ਨਾਮ ਦਾ ਰੰਗ ਚੜ ਗਿਆ ਦਰਗਾਹ ਜੋਰਾਂ ਦੀ ਜੈਕਾਰ ਹੈ ਇੱਥੇ ਜੋ ਮਰਜੀ ਹੋ ਦਰਗਾਹ ਤਾਂ ਉਹਨਾਂ ਦੀ ਜੈਕਾਰ ਹੈ ਇੱਥੇ ਜੈਕਾਰ ਨਹੀਂ ਹੁੰਦੀ ਇੱਥੇ ਕਾਦੀ ਜੈਕਾਰ ਇੱਥੇ ਕਹਿੰਦੇ ਲੜਾਈ ਹੈ ਉਹਨਾਂ ਇੱਥੇ ਤਾਂ ਲੜਾਈ ਨਹੀਂ ਭਾਰਤ ਮਾਤਾ ਦੀ ਜੈ ਕਾਦੀ ਹੋਈ ਲੜਾਈ ਕਿਹਦੇ ਨਾਲ ਭਾਰਤ ਮਾਤਾ ਦੀ ਭਾਰਤ ਮਾਤਾ ਦੀ ਜੈ ਲੜਾਈ ਕਿਹਦੇ ਨਾਲ ਹੈ ਕਿਹਦੇ ਖਿਲਾਫ ਜਾਇਆ ਦੇ ਨਾਲ ਲੜਾਈ ਹੋਈ ਹੈ ਪਾਗਲਾਂ ਦੀ ਉਹ ਸਾਰੇ ਪੜੋਸੀਆਂ ਨਾਲ ਸਾਡਾ ਮਿੱਤਰਤਾ ਮਿੱਤਰਤਾ ਰੱਖਣੀ ਚਾਹੁੰਦੇ ਵੀ ਜੈ ਕਾਦੀ ਜੈ ਦਾ ਕੀ ਮਤਲਬ ਹੈ ਜੈ ਤਾਂ ਗੜੇ ਮੁਰਦੇ ਫੜਨ ਵਾਲੀ ਗੱਲ ਹੈ ਇਹ ਗੜੇ ਮੁਰਦੇ ਫੜਨੇ ਨੇ ਸੁੱਕੇ ਦੇਣੇ ਗਵਾਂਢੀ ਨੂੰ ਇਹ ਤਾਂ ਮੈਸੇਜ ਉਲਟਾ ਜਾਂਦਾ ਹੈ ਜੈ ਤੋਂ ਭਾਰਤ ਮਾਤਾ ਦੀ ਜੈ ਤੋਂ ਲੜਾਈ ਕਿਹਦੇ ਨਾਲ ਹੈ ਜੈ ਤਾਂ ਲੜਾਈ ਜਾਂਦੀ ਹੈ ਪਰਾਜੈ ਜੈ ਤਾਂ ਲੜਾਈ ਨਾਲ ਸੰਬੰਧ ਹੈ ਇੱਥੋਂ ਪਤਾ ਲੱਗਦਾ ਮੂਰਖਤਾਈ ਦਾ ਵਿਦਵਾਨ ਕਿੱਡੇ ਸਿਆਣੇ ਨੇ ਇੱਥੋਂ ਪਤਾ ਲੱਗਦਾ ਜੈ ਦਰਗਾਹ ਜੋੜੀਏ ਹੈ ਕੀ ਨਹੀਂ ਜੈ ਕਿ ਇੱਥੇ ਲੜਾਈ ਹੈ ਇੱਥੇ ਲੜਨ ਵਾਲੇ ਮੂਰਖ ਨੇ ਮੇਲ ਕਰਾਉਣ ਵਾਲੇ ਮੇਲ ਰੱਖਣ ਵਾਲੇ ਸਿਆਣੇ ਨੇ ਸਾਰੇ ਕਹੀ ਜਾਂਦੇ ਨੇ ਸਾਰੇ ਝਗੜੇ ਜਿਹੜੇ ਨੇ ਲੜਾਈ ਝਗੜੇ ਦਾ ਹੱਲ ਨਹੀਂ ਕਿਸੇ ਦਾ ਗੱਲਬਾਤ ਦੀ ਵੇਚ ਤੇ ਸਾਰੇ ਝਗੜੇ ਮੁੱਕ ਜਾਂਦੇ ਨੇ ਪਰ ਜੈਕਾਰ ਦਾ ਮਤਲਬ ਕੀ ਹੋਇਆ ਤੇ ਜੈ ਦੀ ਹੋਈ ਤੇ ਜੈ ਕਾਦੀ ਹੋਈ ਪਤਾ ਹੀ ਕੁਛ ਨਹੀਂ ਕੀ ਕਹਿ ਰਹੇ ਨੇ ਇਹ ਬਰੜਾ ਰਹੇ ਨੇ ਸੁਪਨੇ ਦੇ ਵਿੱਚ ਬੋਲ ਰਹੇ ਨੇ ਪਤਾ ਨਹੀਂ ਆਲ ਪਤਾੜ ਵਿਦਵਾਨ ਸੁਪਨੇ ਵਿੱਚ ਬੋਲਦੇ ਹੁੰਦੇ ਨੇ ਨਫ਼ਰਤ ਦਾ ਪਤਾ ਲੱਗਦਾ ਵੀ ਖਾਸ ਏਰੀਏ ਨੂੰ ਅਸੀਂ ਚੰਗਾ ਸਮਝਦੇ ਬਾਕੀ ਨੂੰ ਜਦੋਂ ਨਹੀਂ ਸਮਝਦੇ ਗੁਰਬਾਣੀ ਨੇ ਇਹ ਗੱਲ ਕਹਿ ਸਕਦੀ ਗੁਰੂ ਦਾ ਸਿੱਖ ਨਹੀਂ ਕਹਿ ਸਕਦਾ ਵਰਤਮਾਨ ਦਾ ਨਤੀਜਾ ਗੁਰਮਤਿ ਖਿਲਾਫ ਹੈ ਗੱਲ ਮੁਸਲਮਾਨ ਸਟੈਂਡ ਲੈਂਦੇ ਨੇ ਇਸਾਈ ਕਹਿਣ ਲੈਂਦੇ ਨੇ ਆਪਣੇ ਧਰਮ ਤੋਂ ਕਿ ਆਹ ਗੱਲ ਸਾਡੇ ਧਰਮ ਤੇ ਖਰਾਬ ਐ ਅਸੀਂ ਨਹੀਂ ਕਹਿਣੀ ਸਿੱਖਾਂ ਨੂੰ ਪਤਾ ਨਹੀਂ ਧਰਮ ਦਾ ਸਿੱਖ ਸਟੈਂਡਰਡ ਨਹੀਂ ਲੈਂਦੇ ਕੋਈ ਜੋ ਮਰਜ਼ੀ ਕਹਾ ਲੋ ਇਹਨਾਂ ਦੇ ਲਾਲਾ ਵਾਲੇ ਦੀ ਜਾਇ ਕਰਾ ਲੋ ਇਹਨਾਂ ਦੇ ਜਿਹਦੀ ਮਰਜ਼ੀ ਕਰਾ ਲੋ ਇਹਨਾਂ ਨੂੰ ਕੀ ਫਰਕ ਪੈਂਦਾ ਬੋਰਡ ਚਾਹੀਦੀ ਹੈ ਜਿਹਦੀ ਮਰਜ਼ੀ ਜਾਇ ਕਰਾ ਲੋ ਮਾਤਾ ਦੀ ਜਾਇ ਕਰਾ ਲੋ ਪਿਤਾ ਦੀ ਕਰਾ ਲੋ ਕਿਸੇ ਦੀ ਕਰਾ ਲੋ ਕੋਈ ਆਪਣੇ ਪਿਤਾ ਦੀ ਕਰਾ ਲਵੇ ਉਹ ਇਹਨਾਂ ਦੀ ਮਾਤਾ ਹੈ ਉਹ ਜਿਹਨੂੰ ਮਾਤਾ ਕਹਿੰਦੇ ਨੇ ਆਪਣੀ ਮਾਤਾ ਨੂੰ ਛੱਡ ਕੇ ਕਿਸੇ ਦੀ ਮਾਤਾ ਦੀ ਇਹ ਕਰ ਕਿਤੋਂ ਪਤਾ ਲੱਗਦਾ ਵੀ ਮਤ ਹੋਈ ਹੈ ਇਹਨਾਂ ਦੀ ਸਿੱਖੀ ਵਾਲੀ ਗੱਲ ਕੋਈ ਨਹੀਂ ਇਹਨਾਂ ਕੋਲ ਹੈ ਅਸਲ ਟਾਰਗੇਟ ਹੈ ਨਹੀਂ ਸਿੱਖੀ ਵਾਲਾ ਸਿੱਖੀ ਦਾ ਤਾਂ ਭੇਖੇ ਭੇਖ ਹੈ ਟਾਰਗੇਟ ਕਾਹਦਾ ਰਾਜ ਕਰੇਗਾ ਖਾਲਸਾ سکھی کا ٹارگیٹ ہے جدھر ٹارگٹ بدل گیا اس کو بدلو کہہ سکتے رامدیب نو کہہ رہے رام چڑھ کے خدا خدا کر رہے چڑ دے کرنا گل کیوں کوئی ماں کہ رام دیو جی آ کے ਰਾਮ ਛਾੜ ਕਿਉਂ ਨਾ ਭਜੇ ਖੁਦਾ ਖੁਦਾ ਖੁਦਾ ਗੱਲ ਹੈ ਫਿਰ ਕੀ ਫਰਕ ਪੈਂਦਾ ਕਹਿੰਦਾ ਨਹੀਂ ਕਰਨਾ ਤੂੰ ਜਾ ਆਪਣੇ ਘਰ ਨੂੰ ਤਾਂ ਤੂੰ ਮੇਰੀ ਮਾਂ ਨਾ ਮੈਂ ਤੇਰੇ ਪੁੱਤ ਸਰੀਰ ਤਾਂ ਮੈਨੂੰ ਦਿੱਤਾ ਸਰੀਰ ਇਥੋਂ ਮੈਂ ਨਿਕਲ ਜਾਣਾ ਸਰੀਰ ਦੇ ਤੇਰੇ ਜੂ ਲੈ ਜੀ ਘਰ ਨੂੰ ਜਾ ਕੇ ਘਰ ਲੈ ਜੀ ਇਹੀ ਤੇਰੀ ਦੇਣਾ ਤੇ ਹੋਰ ਕੁਝ ਨਹੀਂ ਹੈ ਤੇਰੀ ਦੇਣਾ ਮੈਨੂੰ شریر لے جان کیا میرے لو بڑے میرے ڈرکا سڈنے کا اپنے موہد ڈر کے سڈے سڑکا رہی اس کر کے عورت بگتی کرے نہیں سکتی عورت نی بنیا گربا چکتی کر سکتی تھی یہ روڑا پہ جانتے پاگل بڑا پتا یہی پتا گرمت ہے کہ ਔਰਤ ਮਾਇਆ ਨਾਲ ਜੋੜ ਕੇ ਰੱਖਣ ਵਾਲੀ ਚੀਜ਼ ਹੈ ਔਰਤ ਮਾਇਆ ਦਾ ਹੀ ਰੂਪ ਹੈ ਮਾਇਆ ਦਾ ਵਖਰਾ ਨਾ ਔਰਤ ਕਰੇ ਤਾਂ ਆਪ ਹੋਵੇ ਜੋ ਅੱਖਰ ਨੂੰ ਦੀਦਾ ਹੈ ਉਹ ਤੋਂ ਗਾਹ ਔਰਤ ਦੀ ਦ੍ਰਿਸ਼ਟੀ ਜਾਇ ਨਹੀਂ ਸਕਦੀ ਅੱਖਰ ਨੂੰ ਦੀਦਾ ਰੂਪ ਇਹ ਅੱਖਾਂ ਤੋਂ ਬਿਨਾਂ ਦੇਖਣ ਵਾਲੀ ਗੱਲ ਗੁਰਬਾਣੀ ਤਾਂ ਸਪਸ਼ਟ ਆ ਗਿਆ ਵੇਦ ਪੜੇ ਪੜ ਪੰਡਤ ਬੂਏ ਰੂਪ ਦੇਖ ਦੇਖ ਨਾਰੀ ਔਰ ਤੀ ਦ੍ਰਿਸ਼ਟੀ ਰੂਪ ਤੇ ਹੈ ਸਭ ਤੋਂ ਜ਼ਿਆਦਾ ਦ੍ਰਿਸ਼ਟੀ ਉਹਦੇ ਆਪਣੇ ਰੂਪ ਤੇ ਹੈ ਸਰ ਜਿਹਦਾ ਕੋ ਰੂਪ ਹੈ ਰਾਣੀ ਬਣ ਸਕਦੀ ਹੈ ਉਹਨੂੰ ਲੜਨ ਦੀ ਲੋੜ ਨਹੀਂ ਪਰ ਰਾਜਾ ਆਦਮੀ ਨਹੀਂ ਬਣ ਸਕਦਾ ਰੂਪ ਆਲੂ ਨੂੰ ਰਾਜਾ ਬਣਨ ਵਾਸਤੇ ਹੋਰ ਕੁਝ ਕਰਨਾ ਪਊਗਾ ਇਹਨੂੰ ਰਾਣੀ ਬਣ ਕਰਨ ਵਾਸਤੇ ਹੋਰ ਕੁਝ ਕਰਨਾ ਪਊਗਾ ਇਹ ਆਪਣੇ ਰਾਜ ਦਾ ਰਾਹ ਹੋਰ ਹੈ ਤਰੱਕੀ ਦਾ ਆਜੂ ਦਾ ਰਾਹ ਹੋਰ ਹੈ ਵਿਦਵਾਨ ਵਿਚਾਰੇ ਕੀ ਜਾਣਨ ਇਹਨਾਂ ਨੂੰ ਕੀ ਪਤਾ ਕੀ ਗੱਲ ਹੈ ਜਦ ਭਗਤੀ ਤੁਹਾਡਾ ਵਿਸ਼ਾ ਹੀ ਨਹੀਂ ਧਰਮ ਤੁਹਾਡਾ ਵਿਸ਼ਾ ਹੀ ਨਹੀਂ ਵਿਦਵਾਨ ਨੂੰ ਤੁਸੀਂ ਟਾਂਗਾ ਡੋਲਦੇ ਜਾਓ ਨੀਚ ਘਰ ਦੀਆਂ ਜੰਮੀਆਂ ਹੋਈਆਂ ਲੜਕੀਆਂ ਨੀਚ ਘਰ ਦੀਆਂ ਜਿਹੜਾ ਪੜਨ ਵਾਲਾ ਦਾਤਾ ਪਤਾ ਪਤਮ ਜਿਹੜਾ ਉਹਦਾ ਬਾਪ ਹੈ ਇੱਕ ਬੱਚੀਆਂ ਪੜਨ ਵਾਲਾ ਮਸ਼ੇਰਾ ਹੈ ਉਹਦੀ ਲੜਕੀ ਨਾਲ ਵਿਆਹ ਕਰਾਉਣ ਲਿਆ ਉਹ ਮਸ਼ੇਰੇ ਨਹੀਂ ਹੁੰਦੇ خوبصورت لڑکی سی اس کے عورت کی یاد بہت بڑی ہوئی ہوئی گرتھا چلمی کا بہت ہے اورت کا بہت ہو گیا بس راجیو گاندھی سی سونی گاندھی ہے ਚਲ ਉਹਨਾਂ ਗਾਂਧੀ ਚਾਹੇ ਨਾ ਨਾਲ ਉਹ ਲਾ ਲਿਆ ਕਿਵੇਂ ਵੀ ਲਾ ਲਿਆ ਲਾਤਾ ਲਿਆ ਗਾਂਧੀ ਸੋਨੀਆ ਨੂੰ ਨਾਲ ਗਾਂਧੀ ਲਾਉਣਾ ਪਿਆ ਉਹ ਕੁੜੀ ਇੰਨੀ ਸਿਆਣੀ ਹੋ ਕਹਿੰਦੀ ਗਾਂਧੀ ਮੈਨੂੰ ਨਾ ਪਾਓ ਮੈਂ ਵਡੇਰਾ ਬਹੁਤ ਬੜੇਰਾ ਇੰਨੀ ਸਿਆਣੀ ਹੋ ਉਹਨੂੰ ਜ਼ਿਆਦਾ ਸਮਝ ਆਇਆ ਨਾ ਤਾਂ ਅਕਾਲੀਆਂ ਨੂੰ ਤਾਂ ਠੀਕ ਹੈ ਸਿਆਣੀ ਹੋ ਧਰਮ ਦੀ ਵੀ ਉਹਨਾਂ ਨੂੰ ਇਹਨਾਂ ਨਾਲ ਜ਼ਿਆਦਾ ਸਮਝ ਆਇਆ ਆਦਮੀ ਨਾਲ ਕੋਈ ਚੱਲਦਾ ਕਿਹੜਾ ਔਲਾਦ ਦਾ ਬੋਧ ਕੀ ਹੁੰਦਾ ਆਦਮੀ ਦਾ ਬੋਧ ਹਾਂਜੀ